ਜਿਹੜਾ ਪਰਮਾਤਮਾ ਹੈ ਉਹ ਸਰਵ ਵਿਆਪੀ ਹੈ ਪੱਤੇ ਪੱਤੇ ਦੇ ਵਿੱਚ ਉਹਦਾ ਪਿਆਰ ਦੇਖੋ ਉਹਦੀ ਰੋਸ਼ਨੀ ਦੇਖੋ ਉਹਦੀਆਂ ਰਹਿਣਾਂ ਦੇਖੋ ਇਸੇ ਤਰ੍ਹਾਂ ਸਾਨੂੰ ਮੁਕਮਨ ਸਿੰਘ ਮਹਾਰਾਜ ਨੇ ਬੜਾ ਕਟੇਰ ਦੇ ਨਾਲ ਸਮਝਾਇਆ ਕਿ ਕੀ ਪਿੱਛੇ ਦੀ ਲੋੜ ਹੈ ਕਿ ਉਹਨੂੰ ਸਮਝ ਦੀ ਲੋੜ ਹੈ ਤੇ ਉਹਨੂੰ ਮੰਨਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪ੍ਰਮਾਣ ਕੀਤਾ ਕਿ ਜਲੇ ਹੈ ਕਲੇ ਹੈ ਸੁਤੇ ਹੈ ਮੇਰੇ ਹਰੀ ਮਹਾਰਾਜ ਗੁਰੂ ਦੇ ਸੰਗ ਕਰਦੇ ਨੇ ਕਿ ਜਿਹੜਾ ਮੇਰਾ ਪਿਤਾ ਹੈ ਉਹ ਸਭ ਤੇ ਵਿੱਚ ਬਰਾਜਮਾਨ ਹੈ ਰੋਸ਼ਨੀ ਵੀ ਦੇ ਰਿਹਾ ਹੈ ਤੁਹਾਨੂੰ ਖਰਾਬ ਵੀ ਦੇ ਰਿਹਾ ਹੈ ਪਰ ਤੁਹਾਨੂੰ ਉਹ ਦਿਮਾਗ ਦੀ ਨੌਲੇਜ ਵੀ ਦੇ ਰਿਹਾ ਹੈ ਇਸੇ ਤਰ੍ਹਾਂ ਮਹਾਰਾਜ ਨੇ ਸਾਨੂੰ ਪਿਆਰ ਹੀ ਸਿਖਾਇਆ ਪਰ ਮਹਾਰਾਜ ਨੇ ਹਰ ਵੇਲੇ ਹਰ ਵੇਲੇ ਇਸ ਚੀਜ਼ ਤੇ ਜ਼ੋਰ ਦਿੱਤਾ ਕਿ ਸਭ ਤੋਂ ਪਹਿਲਾਂ ਗੁਰੂ ਕਲਪੀ ਤਾਂ ਫਰਮਾਨ ਕੀਤਾ ਖਾਲਸਾ ਤੋਂ ਜ਼ਿਆਦੇ ਆਂਦਾ ਜਿਹੜਾ ਧਰਮ ਨੂੰ ਮੰਨਣ ਵਾਲਾ ਇਨਸਾਨ ਉਹਦੇ ਵਿੱਚ ਕਰੋਧ ਨਹੀਂ ਹੁੰਦਾ ਜਿਹੜਾ ਧਰਮ ਨੂੰ ਮੰਨਣ ਵਾਲਾ ਇਨਸਾਨ ਉਹਦੇ ਵਿੱਚ ਲੋਭ ਨਹੀਂ ਹੁੰਦਾ ਜਿਵੇਂ ਮਹਾਰਾਜ ਨੇ ਪ੍ਰਮਾਣ ਕੀਤਾ ਕਿ ਜਿਹੜਾ ਇਨਸਾਨ ਕਰੋਧ ਤੋਂ ਰਹਿਤ ਤੋਂ ਰਹਿਤ ਹੋ ਜਾਂਦਾ ਹੈ ਉਹ ਫਿਰ ਇਦਾਂ ਪਾਵਰਫੁਲ ਆਦਮੀ ਹੋ ਜਾਂਦਾ ਹੈ ਹਰ ਇਨਸਾਨ ਦੇ ਵਿੱਚ ਪਰਮਾਤਮਾ ਨੂੰ ਵੇਖਦਾ ਹੈ ਹਰ ਇਨਸਾਨ ਵਿੱਚ ਪਰਮਾਤਮਾ ਦੀ ਨਜ਼ਰ ਵੇਖਦਾ ਹੈ ਹਰ ਪਰਮਾਤਮਾ ਨੂੰ ਹਰ ਰੋਸ਼ਨੀ ਦੇ ਵਿੱਚ ਵੇਖਦਾ ਹੈ ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਪ੍ਰਮਾਣ ਕੀਤਾ ਆਪਦੇ ਗਿਆਨ ਦੇ ਵਿੱਚ ਆਪਦੀ ਦਈ ਦੇ ਵਿੱਚ ਤੇ ਜਿਹਨੂੰ ਮੈਂ ਅੱਲਾ ਬੋਲਣਾ ਮੇਰਾ ਅੱਲਾ ਹੈ ਉਹ ਧਰਤੀਆਂ ਦਾ ਮਾਲਕ ਹੈ ਅਸਮਾਨਾਂ ਦਾ ਮਾਲਕ ਹੈ ਉਹ ਸਾਰੀ ਕਾਇਨਾਤ ਦਾ ਮਾਲਕ ਹੈ ਕਿਉਂ ਫਿਰ ਉਹਨੇ ਐਸਾ ਪ੍ਰਮਾਣ ਕੀਤਾ ਕਿ ਮੈਂ ਕਿ ਅੱਲਾ ਰਹਿਤ ਕਰਦਾ ਹੈ ਜਿਆਦਾ ਬੰਦਾ ਵਿਗਾਸ ਕਿਉਂ ਕਰਦਾ ਹੈ ਕਿਉਂਕਿ ਇਹ ਸਾਡੇ ਵਾਸਤੇ ਬੜੀ ਵੱਡੀ ਸਿੱਖਿਆ ਹੈ ਇਸੇ ਤਰ੍ਹਾਂ ਜੀਸਸ ਨੇ ਬੜੇ ਪਿਆਰ ਦੇ ਨਾਲ ਹਰ ਵੇਲੇ ਸਿੱਖੀ ਜ਼ੁਬਾਨ ਨਾਲ ਬੋਲਦੇ ਰਹੇ ਪਿਆਰ ਸਿਖਾਉਂਦੇ ਰਹੇ ਪਰ सब इशारे अड़गड़े ਕਰਦੇ ਰਹੇ ਜੇ ਫੁੱਲਾਂ ਵੱਲੇ ਦੇਖਿਆ ਤੇ ਕਿਹਾ ਮੇਰੇ ਫੁੱਲਾਂ ਦੇ ਵਿੱਚ ਪਿਤਾ ਦਾ ਪਿਆਰ ਦੇਖੋ ਮੇਰੇ ਪਿਤਾ ਦੇ ਵਿੱਚ ਮੇਰੇ ਪਿਤਾ ਦੀ ਖੂਬਸੂਰਤੀ ਦੇਖੋ ਆ ਜੰਗਲਾਂ ਦੇ ਵਿੱਚ ਦਰਖਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਉਹਨਾਂ ਨੇ ਪ੍ਰਮਾਣ ਕੀਤਾ ਕਿ ਜਿਸ ਨੇ ਕਿ ਜਿਹੜਾ ਇਨਸਾਨ ਜਿੱਥੇ ਜਾਣ ਵਾਲਾ ਹੈ ਬਾਈਬਲ ਪੜਨ ਵਾਲਾ ਹੈ ਉਹ ਕਦੀ ਵਾਸਤੇ ਕਿਸੇ ਦਾ ਹੱਥ ਨਹੀਂ ਮਾਰੇਗਾ ਕਿਉਂ ਸਭ ਪਿਆਰ ਕਰੇਗਾ ਕਦੀ ਵਾਸਤੇ ਕਿਸੇ ਦੇ ਗੁੱਸਾ ਨਹੀਂ ਕਰੇਗਾ ਸਗੋਂ ਦੇ ਵਾਸਤੇ ਨਰਸਤਾ ਸੋਚੇਗਾ ਇਸ ਕਰਕੇ ਅੱਜ ਸਾਨੂੰ ਇਸ ਚੀਜ਼ ਤੇ ਬੜਾ ਪਿਆਰ ਦੇਣਾ ਚਾਹੀਦਾ ਹੈ ਇਹ ਨਹੀਂ ਕਿ ਇੱਕ ਮੁਲਕ ਨੂੰ ਦੇਣਾ ਚਾਹੀਦਾ ਇੱਕ ਬੰਦੇ ਨੂੰ ਦੇਣਾ ਚਾਹੀਦਾ ਕਿਉਂ ਅਸੀਂ ਸਾਰੇ ਲੋਕ ਕਿਸੇ ਨਾ ਕਿਸੇ ਧਰਮ ਦੇ ਵਿੱਚ ਨਬੀ ਦੇ ਵਿੱਚ ਪਕੰਬਰ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਸੇਵਾ ਰੱਖਨੇ ਆ ਕੋਈ ਗੁਰਦੁਆਰੇ ਜਾਣ ਵਾਲਾ ਹੈ ਕੋਈ ਮੰਦਰ ਚ ਜਾਣ ਵਾਲਾ ਹੈ ਕੋਈ ਮਸਜਿਦ ਜਾਣ ਵਾਲਾ ਹੈ ਕੋਈ कोई ਚ ਜਾਣ ਵਾਲਾ ਹੈ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਧਿਆਨ ਕਰਨਾ ਚਾਹੀਦਾ ਹੈ ਕਿ ਨਾ ਤਾਂ ਕਦੀ ਜਿਹੜੇ ਨੇ ਕੀ ਸਿਖਾਈ ਹੈ ਕਿ ਗੁੱਸਾ ਕਰੋ ਨਫ਼ਰਤ ਕਰੋ ਕਿਉਂ ਇਸ ਇਹ ਸਾਨੂੰ ਸਿਖਾਏਗਾ ਕਿ ਸਭ ਦੇ ਵਿੱਚ ਉਸ ਪਿਤਾ ਦਾ ਨੂਰ ਵੀ ਵੇਖੋ ਪਿਆਰ ਵੀ ਵੇਖੋ ਰਹਿਮਤ ਵੀ ਵੇਖੋ ਸਾਨੂੰ ਮੰਦਰ ਵੀ ਸਿਖਾਏਗਾ ਤੇ ਆਤਮਾ ਅਨੰਤ ਤੇ ਤੇ ਸਰੀਰ ਇੱਕ ਹੈ ਅਨੰਤ ਦਾ ਮਤਲਬ ਕਿ ਸਭ ਦੇ ਵਿੱਚ ਆਤਮਾ ਦਾ ਪ੍ਰਗਾਸ਼ ਹੈ ਆਤਮਾ ਦਾ ਗਿਆਨ ਹੈ ਆਤਮਾ ਦੀ ਰੂਪੀ ਹੈ ਜੋ ਮੰਦਰ ਸਾਨੂੰ ਇਹ ਸਿਖਾਉਂਦਾ ਹੈ ਕ੍ਰਿਸ਼ਨ ਮਹਾਰਾਜ ਜੀ ਦੋ ਲਫ਼ਜ਼ਾਂ ਉੱਤੇ ਜ਼ੋਰ ਦਿੱਤਾ ਕਿ ਆਤਮਾ ਅਨੰਤ ਅਨੰਤ ਦਾ ਮਤਲਬ ਹੈ ਜਨਾਤੀ ਪਿਆਰ ਦੇਣ ਵਾਲੀ ਸਦਾ ਰਹਿਣ ਵਾਲੀ ਇਸ ਕਰਕੇ ਰਾਮਚੰਦਰ ਮਹਾਰਾਜ ਜੀ ਪ੍ਰਮਾਣ ਕਰਦੇ ਨੇ ਕਿ ਜਿੰਨਾ ਹੋ ਸਕੇ ਹਰ ਇਨਸਾਨ ਨਾਲ ਪਿਆਰ ਕਰੋ ਹਰ ਕੁਦਰਤ ਨਾਲ ਪਿਆਰ ਕਰੋ ਕਾਦਰ ਨਾਲ ਪਿਆਰ ਕਰੋ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਹੁਣ ਕੋਈ ਐਸੀ ਚੀਜ਼ ਨਹੀਂ ਕਿ ਸਾਡੀ ਇੱਕ ਮੇਰੀ ਪ੍ਰੇਰ ਕਰਨ ਤੇ ਚੀਜ਼ ਰਹਿ ਜਾਏ ਜਾਂ ਪਾਠ ਕਰਨ ਤੇ ਰਹਿ ਜਾਏ ਜਾਂ ਇਬਾਦਤ ਕਰਨ ਤੇ ਰਹਿ ਜਾਏ ਜਾਂ ਪੂਜਾ ਕਰਨ ਤੇ ਰਹਿ ਜਾਏ ਕਿ ਸਾਰੇ ਹੈ ਜਿਹੜੇ ਅਮਲ ਕਰਨ ਦੀ ਬਹੁਤ ਜ਼ਰੂਰਤ ਹੋਗੀ ਕਿਉਂ ਹਰ ਬੰਦੇ ਦਾ ਜਿਹੜਾ ਖਿਆਲ ਹੈ ਉਹ ਅਨਕੰਟਰੋਲ ਹੋ ਗਿਆ ਹੈ ਹਵਾ ਦੇ ਅਸੀਂ ਕੰਟਰੋਲ ਕਰ ਸਕਦੇ ਹਾਂ ਦਰਿਆਵਾਂ ਉੱਤੇ ਵੀ ਕੰਟਰੋਲ ਕਰ ਸਕਦੇ ਹਾਂ ਅਸੀਂ ਹਰ ਚੀਜ਼ ਤੇ ਕੰਟਰੋਲ ਕਰ ਸਕਦੇ ਹਾਂ ਪਰ ਜੇ ਚਾਰ ਅੰਤ ਕੰਟਰੋਲ ਹੋ ਜਾਏ ਉਹਦੇ ਵਾਸਤੇ ਕੋਈ ਚੀਜ਼ ਹੈ ਮੈਡੀਟੇਸ਼ਨ ਕਰਨਾ ਪਾਠ ਕਰਨਾ ਗੁਰੂ ਦਾ ਧਿਆਨ ਕਰਨਾ ਗੁਰੂ ਤੋਂ ਰਹਿਤਾਂ ਲੈਣੀਆਂ ਤੇ ਮੇਰਾ ਲੈਣੀਆਂ ਜੇ ਤੁਲੇ ਨਾ ਕੋਈ ਧਰਮ ਪੜਨ ਦੀ ਚੀਜ਼ ਹੈ ਨਾ ਕੋਈ ਧਰਮ ਬੋਲਣ ਦੀ ਚੀਜ਼ ਹੈ ਧਰਮ ਤਾਂ ਇੱਕ ਅੰਦਰਲੀ ਚੀਜ਼ ਹੈ ਜਿਹੜੀ ਗਿਆਨ ਦੀ ਚੀਜ਼ ਹੈ ਗਿਆਨ ਕੀ ਹੈ ਜਦੋਂ ਗਿਆਨ ਹੋਇਆ ਇੱਕਦਮ ਅੰਦਰੋਂ ਕੀ ਰੋਸ਼ਨੀ ਆਈ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਉਸਰੇ ਦਰਖਤਾਂ ਦੀ ਗੋਬਿੰਦ ਦਿੱਸਿਆ ਧਰਤੀਆਂ ਦੀ ਵੀ ਗੋਬਿੰਦ ਦਿੱਸਿਆ ਅਸਮਾਨਾਂ ਦੀ ਵੀ ਗੋਬਿੰਦ ਦਿੱਸਿਆ ਸਾਰੀ ਕਾਇਨਾਤ ਦੇ ਵਿੱਚ ਗੋਬਿੰਦ ਦਿੱਸਿਆ ਤੇ ਜਦੋਂ ਸਾਰੀ ਦੇ ਵਿੱਚ ਹੀ ਗੋਬਿੰਦ ਹੈ ਤੇ ਨਫ਼ਰਤ ਕਿਉਂ ਸਾਰੀ ਕਾਇਨਾਤ ਦੇ ਵਿੱਚ ਹੀ ਗੋਬਿੰਦ ਹੈ ਲੜਾਈ ਕਿਉਂ ملیا کیوں بہت دنیا کی ہر بندے میں گا ہاں کہ ہر بندہ چیز کی عمل کرے کوئی کمرہ دے کوئی مسایا دے کوئی نویاں دے اسی نویاف چلن واسطے نہیں آئے اسی انہوں نے رحمت نے وہ لین آئے ہاں۔ جی آتا ہے ایک ہے کہ حضرت محمد صاحب نے دن اتری ਅੱਲਾ ਨੇ ਸਾਰੀ ਚੀਜ਼ ਧਰਤੀ ਦੇ ਵਿੱਚ ਪੈਦਾ ਕਰ ਦਿੱਤੀ ਤੁਹਾਡੇ ਖਾਣ ਵਾਸਤੇ ਪਾਣੀ ਪੀਣ ਵਾਸਤੇ ਘਰ ਪਾਉਣ ਵਾਸਤੇ ਤੁਹਾਡੇ ਰਹਿਣ ਵਾਸਤੇ ਤੁਹਾਡੇ ਸਭ ਕੁਝ ਕਰਨ ਵਾਸਤੇ ਤੁਹਾਡਾ ਇੱਕ ਪ੍ਰਮਾਤਮਾ ਨੇ ਜੀ ਕੀ ਕੀਤਾ ਉਹਦੇ ਆਪ ਦੇ ਕੋਲ ਰੱਖ ਲਈ ਉਹ ਫਿਰ ਕਿਵੇਂ ਤੇਜੀ ਨਵੀ ਦੇ ਜਰੀਏ ਪਕੰਬਰਾਂ ਦੇ ਜਰੀਏ ਮਸਾਏ ਦੇ ਜਰੀਏ ਜਿਵੇਂ ਚੀਜ਼ ਸਿਰੇ ਉਹ ਸੁਣਿਆ ਦਿੱਤਾ ਕਿ ਜਿਹੜਾ ਸਾਡੇ ਆਤਮਾ ਨੂੰ ਸਾਡੀ ਰੂਹ ਨੂੰ ਸਾਡੀ ਰੂਹ ਦੇ ਨਾਲ ਉਹ ਬੜੀ ਵੱਡੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਸਾਡੇ ਰੂਹ ਦੇ ਨਾਲ ਕਈ ਇਹੋ ਚੀਜ਼ਾਂ ਲੱਗੀਆਂ ਨੇ ਜਿਹੜੀਆਂ ਨਾ ਸਾਡੇ ਵਾਸਤੇ ਠੀਕ ਨੇ ਤਾਂ ਦੂਜਿਆਂ ਵਾਸਤੇ ਠੀਕ ਨੇ ਕ੍ਰੋਧ ਕਰਨਾ ਲੋਭ ਕਰਨਾ ਕਿਸੇ ਦਾ ਹੱਕ ਮਾਰ ਲੈਣਾ ਕਿਸੇ ਦਾ ਦਿਲ ਦਿਖਾ ਦੇਣਾ ਇਹ ਚੀਜ਼ਾਂ ਕੇਵਲ ਜਦੋਂ ਰੱਬ ਨੇ ਆਪ ਦੇ ਕੋ ਰੱਖੀਆਂ ਹੋਈਆਂ ਸੀ ਫਿਰ ਉਹਨੇ ਪਕੰਬਰਾਂ ਦੇ ਜਰੀਏ ਐਸ ਧਰਤੀ ਤੇ ਭੇਜੀਆਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਕਾਇਰਤਾ ਸਾਡੇ ਲਈ ਅੰਦਰ ਇੱਕ ਡਰ ਸੀ ਸਾਡੇ ਲਈ ਅੰਦਰ ਜਿਹੜਾ ਸਵਾਰਥ ਸੀ ਆਪ ਦੇ ਗਿਆਨ ਦੇ ਨਾਲ ਆਪ ਦੀ ਸ਼ਕਤੀ ਦੇ ਨਾਲ ਸਾਡੇ ਮਨਾਂ ਨੂੰ ਸਾਫ਼ ਕੀਤਾ ਜਦੋਂ ਸਾਫ਼ ਹੋਇਆ ਕਿ ਅਸੀਂ ਕਮਜ਼ੋਰ ਆਦਮੀ ਦੀ ਮਦਦ ਕਰਨ ਲੱਗ ਪਿਆ ਗਰੀਬ ਆਦਮੀ ਨੂੰ ਖਾਣਾ ਦੇਣ ਲੱਗ ਪਿਆ ਹਰ ਬੰਦੇ ਦੀ ਸੇਵਾ ਦਾ ਕਰਨ ਲੱਗ ਪਿਆ ਸੇਵਾ ਭਾਵ ਰੱਖਣ ਲੱਗ ਪਿਆ ਤੇ ਕਮਜ਼ੋਰ ਆਦਮੀ ਦੀ ਮਦਦ ਕਰਨ ਲੱਗ ਪਿਆ ਆਪ ਦੀ ਬਾਹਰ ਦੇਣ ਤੋਂ ਅੱਗੇ ਹੋ ਗਏ ਇਸੇ ਤਰ੍ਹਾਂ ਜੀਸਸ ਨੇ ਵੀ ਇਹ ਗੱਲ ਆਣ ਕੇ ਬੜੇ ਜ਼ੋਰ ਦੀ ਕਹੀ ਕਿ ਜਿਹੜਾ ਜਾਤ ਨਾਲ ਕਮਜ਼ੋਰ ਦਾ ਮਤਲਬ ਨਹੀਂ ਹੁੰਦਾ ਕਮਜ਼ੋਰ ਇੱਕ ਲਹਿਦਾ ਚੀਜ਼ ਹੈ ਕਮਜ਼ੋਰ ਫੈਕਟਰੀਦਾਰ ਵੀ ਹੋ ਸਕਦਾ ਹੈ ਦੁਕਾਨਦਾਰ ਵੀ ਹੋ ਸਕਦਾ ਹੈ ਰਾਜਾ ਵੀ ਕਿਸੇ ਲਈ ਕਮਜ਼ੋਰ ਹੋ ਸਕਦਾ ਰਾਜ ਤੋਂ ਡਿੱਗ ਕੇ ਕਮਜ਼ੋਰ ਦਾ ਮਤਲਬ ਹੁੰਦਾ ਹੈ ਜਿਹੜਾ ਕਮਜ਼ੋਰ ਹੋ ਚੁੱਕਾ ਹੈ ਮਨ ਦਾ ਵੀ ਕਮਜ਼ੋਰ ਤਨ ਦਾ ਵੀ ਕਮਜ਼ੋਰ ਮਨ ਦੇ ਕਮਜ਼ੋਰ ਦੇ ਨਾਲ ਮੈਡੀਟੇਸ਼ਨ ਨੂੰ ਮਜ਼ਬੂਤ ਕਰਦਾ ਹੈ ਬਾਤ ਨੂੰ ਮਜ਼ਬੂਤ ਕਰਦਾ ਕਿਉਂ ਉਹਦੇ ਨਾਲ ਜਿਹੜੇ ਕੰਡੇ ਲੱਗੇ ਹੁੰਦੇ ਸਾਡੇ ਰੂਹ ਦੇ ਨਾਲ ਉਹਨਾਂ ਨੂੰ ਸਾਹ ਦਿੰਦਾ ਹੈ ਕੰਡਾ ਕੀ ਹੈ ਮੈਂ ਹਾਂ ਇਹ ਵੀ ਕੰਡਾ ਹੈ ਹੋਮੇ ਕਰਨ ਨੇ ਵੀ ਕੰਡਾ ਹੈ ਕਿਸੇ ਸਵਾਰਥ ਕਰਨਾ ਇਹ ਵੀ ਕੰਡਾ ਜੇ ਮਹਾਰਾਜ ਬਾਣੀ ਪ੍ਰਮਾਣ ਕਰਦੇ ਨੇ ਲੋਭੀ ਦਾ ਵਸਾ ਨਾ ਕੀਤੀਏ ਲਾਲਚ ਕਰਨਾ ਵੀ ਇੱਕ ਬੜਾ ਵੱਡਾ ਕੰਡਾ ਹੈ ਇਸ ਕਰਕੇ ਇਹ ਕੰਡੇ ਖਾਰੇ ਕੱਢਣ ਵਾਸਤੇ ਗੁਰੂ ਕਲਗੀ ਸਾਹਿਬ ਨੇ ਆਣ ਕੇ ਆਪ ਦਾ ਪ੍ਰਕਾਸ਼ ਲਿਆ ਇਹ ਕੰਡੇ ਦੂਰ ਕਰਨ ਵਾਸਤੇ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਦਾ ਪ੍ਰਕਾਸ਼ ਲਿਆ ਇਹ ਕੰਡੇ ਦੂਰ ਕਰਨ ਵਾਸਤੇ ਜਿਸ ਵੀ ਕੰਡੇ ਦੂਰ ਕਰਨ ਵਾਸਤੇ ਆਇਆ ਜਿਹੜੀ ਅੱਜ ਸਾਨੂੰ ਸਾਰਿਆਂ ਨੂੰ ਚੁਭੇ ਹੋਏ ਨੇ ਔਰ ਅੱਜ ਕੰਡੇ ਸਾਥੋਂ ਕਿਉਂ ਨਹੀਂ ਲੈਂਦੇ ਸਾਡੇ ਅੰਦਰ ਕਰੋੜ ਵੀ ਪ੍ਰਦਾਨ ਹੈ ਦੋ ਵੀ ਪ੍ਰਦਾਨ ਹੈ ਕਾਮ ਵੀ ਪ੍ਰਦਾਨ ਹੈ ਕਿਉਂ ਪ੍ਰਦਾਨ ਹੈ ਤੇ ਉਹ ਜਿਹੜੀ ਸਾਡੇ ਅੰਦਰ ਹੁਕਮ ਮੰਨਣ ਦੀ ਤਾਕਤ ਹੈ ਅਸੀਂ ਹੁਕਮ ਨਹੀਂ ਮੰਨ ਰਹੇ ਅਸੀਂ ਹਰ ਵੇਲੇ ਉਹ ਗੱਲ ਕਰਦੇ ਜਿਹੜੀ ਸਾਡੇ ਮਨ ਦੇ ਅੰਦਰ ਆ ਜਾਂਦੀ ਤੇ ਮਨ ਦੇ ਨਾਲ ਬਹੁਤਾ ਕੋਈ ਜਿਹੜੀ ਮਨ ਦੇ ਵਿੱਚ ਖਿਆਲ ਆਇਆ ਮਾੜਾ ਖਿਆਲ ਉਹਦੇ ਨਾਲ ਗੁਰੂ ਦਾ ਤਲਕ ਬਹੁਤਾ ਨਹੀਂ ਹੁੰਦਾ ਕਿਉਂ ਗੁਰੂ ਤਾਂ ਹਰ ਵੇਲੇ ਜਿਵੇਂ ਮਹਾਰਾਜ ਫਰਮਾਨ ਕੀਤਾ ਮਨ ਵਾਸਤੇ ਆਵੇ ਨਾਨਕਾ ਪੂਰਨ ਕਿਰਪਾ ਹੋਏ ਉਹਦਾ ਮਨ ਕਦੋਂ ਵਾਸਤਾ ਆਉਂਦਾ ਜਦੋਂ ਦੀ ਨਜ਼ਰ ਹੁੰਦੀ ਪਰ ਨਜ਼ਰ ਲੈਣ ਵਾਸਤੇ ਪਾਰ ਕਰਨਾ ਹੈ ਨਜ਼ਰ ਲੈਣ ਵਾਸਤੇ ਮੈਡੀਟੇਸ਼ਨ ਕਰਨਾ ਹੈ ਨਜ਼ਰ ਲੈਣ ਵਾਸਤੇ ਪ੍ਰੇਅਰ ਕਰਨੀ ਨਜ਼ਰ ਲੈਣ ਵਾਸਤੇ ਇਬਾਦਤ ਕਰਨੀ ਨਜ਼ਰ ਲੈਣ ਵਾਸਤੇ ਪੂਜਾ ਕਰਨੀ ਇਹ ਸਾਰੇ ਜਿੱਤੇ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਪ੍ਰਵਾਨ ਕੀਤਾ ਕਿ ਰਾਜ ਹੀ ਹੋਈ ਤੇ ਕਾਦਰ ਕਰੀਮ ਹੋਈ ਆਂਦਾ ਤੇਰਾ ਤੇ ਮਸੀਤ ਹੋਈ ਆਂਦਾ ਪੂਜਾ ਤੇ ਨਮਾਜ਼ ਹੋਈ ਸਾਨੂੰ ਐਡਾ ਵੱਡਾ ਉਹਨਾਂ ਨੇ ਕੋਈ ਬੋਬਰੀ ਗੁਰੂ ਗੋਬਿੰਦ ਨੇ ਕੋਈ ਬਾਉਂਡਰੀ ਨਹੀਂ ਕੱਢੀ ਤੇ ਜਿਹੜਾ ਪੂਜਾ ਕਰ ਮੰਗਲ ਦੇ ਵਿੱਚ ਗੁਰੂ ਕਲਗੀਧਰ ਦਾ ਪ੍ਰਮਾਣ ਹੈ ਉਹ ਰੱਬ ਦੇ ਰਸਤੇ ਤੇ ਚੱਲ ਰਿਹਾ ਹੈ ਜਿਹੜਾ ਕੋ ਬਾਦਤ ਕਰ ਰਿਹਾ ਮਸੀਤ ਦੇ ਵਿੱਚ ਉਹ ਮਾਰੇ ਪ੍ਰਮਾਣ ਕਰਦੇ ਨੇ ਉਹ ਵੇਲੇ ਉਹ ਰੱਬ ਦੀ ਬਾਦਤ ਕਰ ਹੀ ਰਿਹਾ ਹੈ ਤੇ ਮਾਰੇ ਪ੍ਰਮਾਣ ਕਰਦੇ ਨੇ ਜਿਹੜਾ ਗੁਰਦੁਆਰੇ ਦੇ ਅੰਦਰ ਬੈਠ ਕੇ ਪਾਠ ਕਰ ਰਿਹਾ ਹੈ ਗੁਰਦੁਆਰੇ ਦੇ ਅੰਦਰ ਬੈਠ ਕੇ ਮੈਡੀਟੇਸ਼ਨ ਕਰ ਰਿਹਾ ਹੈ ਬਾਹਲੇ ਪਰਵਾਹ ਕਰਦੇ ਨੇ ਉਹ ਵੀ ਰੱਬ ਦੇ ਗਿਆਨ ਦੇ ਅੰਦਰ ਰੱਬ ਦੀ ਮਿਹਰ ਦੇ ਅੰਦਰ ਜਾ ਰਿਹਾ ਹੈ ਇਸ ਕਰਕੇ ਜਿਹੜੇ ਧਰਮ ਸਥਾਨ ਬਣੇ ਨੇ ਇਹਦੇ ਵਿੱਚ ਧਰਮ ਨਹੀਂ ਹੋਏ ਜੇ ਮਹਾਰਾਜ ਨੇ ਫਰਮਾਨ ਕੀਤਾ ਕਿ ਗੁਰਦੁਆਰੇ ਧਾਮ ਨਹੀਂ ਲਾਈ ਇੱਕ ਨਾਮ ਮਾਂ ਦੁਆਰ ਦਿਖਾਇਆ ਮਹਾਰਾਜ ਜਾਂਦਾ ਗੁਰਦੁਆਰਾ ਨਾ ਲੜਾਈ ਦਾ ਸਥਾਨ ਹੈ ਨਾ ਨਿੰਦਿਆ ਦਾ ਸਥਾਨ ਹੈ ਨਾ ਗੁੱਸੇ ਦਾ ਸਥਾਨ ਹੈ ਆਦਾ ਉਹ ਜਿਹੜਾ ਤੁਹਾਡਾ ਅੰਦਰਲਾ ਅਗਿਆਨਤਾ ਹੈ ਜਿਹੜਾ ਕੋ ਅੰਦਰ ਦਾ ਦਸਵਾ ਦਵਾਰ ਹੈ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾ ਗੁਰਤਰ ਹਾਇਆ ਰਗਮਾ ਕੀਏ ਜਦੋਂ ਸਭ ਹੋ ਗਏ ਹੈ ਸਭ ਹੋ ਗਏ ਹੈ ਜਦੋਂ ਦਸਵਾ ਖੁੱਲ ਗਿਆ ਚੌਥਾ ਪੱਤ ਕਹਿੰਦੇ ਆਪਾਂ ਨੂੰ ਜਦੋਂ ਚੌਥੇ ਪੱਤ ਦਾ ਗਿਆਨ ਹੋ ਗਿਆ ਫਿਰ ਕੀ ਹੋਇਆ ਕਿ ਹਰ ਜਗ੍ਹਾ ਹੋ ਹਰ ਜਗ੍ਹਾ ਅੱਲਾ ਹਰ ਜਗ੍ਹਾ ਉਹ ਜਿਹੜਾ ਪ੍ਰਮਾਤਮਾ ਹੈ ਉਹ ਜਿਹੜਾ ਪਿਤਾ ਹੈ ਸਭ ਜਗ੍ਹਾ ਤੇ ਨਜ਼ਰ ਆਏਗਾ ਐਸ ਜਿਹੜੇ ਇੱਕ ਬੜੀ ਵੇਖਣ ਵਾਲੀ ਚੀਜ਼ ਹੈ ਕਿ ਅਸੀਂ ਆਪਦੇ ਗੁਰੂਆਂ ਦੇ ਨਾਲ ਆਪਦੇ ਮਸਾਇਆਂ ਦੇ ਨਾਲ ਆਪਦੇ ਪਗੰਬਰਾਂ ਦੇ ਨਾਲ ਤੇ ਨਵੀਆਂ ਦੇ ਨਾਲ ਇਨਕਲਾਬ ਕੀਤੀ ਹੋਈ ਸਾਰਿਆਂ ਮੁਲਕਾਂ ਨੇ ਕਿ ਸਾਨੂੰ ਇਸ ਗੱਲ ਤੇ ਇੱਕਦਮ ਸੋਚਣਾ ਚਾਹੀਦਾ ਹੈ ਕਿ ਜਿਸ ਨੇ ਕੀ ਕੀਤਾ ਜਿਸ ਨੇ ਪਿਆਰ ਸਿਖਾਇਆ ਸੇਵਾ ਸਿਖਾਈ ਸੀ ਇੱਕ ਨਿਰਭਰਤਾ ਸਿਖਾਈ ਸੀ اس حضرت محمد کردے کلے دیا رحمت نہیں ہوں اللہ کی رحم دو ہوئے جی ماراج جی واحد کی رحم دو ہوئے جی جا دیکھ کے پیار کرے گا ਦਿਲ ਦੇ ਵਿੱਚ ਸੇਵਾ ਭਾਵ ਰੱਖੇਗਾ ਦਿਲ ਦੇ ਨਾਲ ਹੀ ਮਹਾਰਾਜ ਦੇ ਕੋਲੇ ਵੀ ਫਰਮਾਨ ਕੀਤਾ ਕਿ ਖਾਲਸਾ ਪਰ ਦ੍ਰਿਸ਼ਟ ਧਿਆਜੇ ਕਿੱਡੀ ਵੱਡੀ ਪਵਿੱਤਰਤਾ ਹੈ ਕਿ ਤੁਹਾਡੇ ਨਿਗਾਹ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ ਪਿਆਰ ਹੋਣਾ ਚਾਹੀਦਾ ਹੈ ਮੁਹੱਬਤ ਹੋਣੀ ਚਾਹੀਦੀ ਹੈ ਪਰ ਮਹਾਰਾਜ ਨੇ ਫਰਮਾਨ ਕਰ ਦਿੱਤਾ ਕਿ ਕਿਸੇ ਮਜਦ ਦੇ ਨਾਲ ਜਾਂ ਪਰਵ ਦੇ ਨਾਲ ਸਮਝ ਕੇ ਕਿਸੇ ਬੰਦੇ ਨਾਲ ਪਿਆਰ ਨਾ ਕਰਨਾ ਮਾਨਸ ਦੀ ਯਾਦ ਤੱਕ ਕੋਈ ਪਿਸ਼ਾਨ ਹੋ ਆਂਦੇ ਜਿਹੜਾ ਇਨਸਾਨ ਹੈ ਉਹਦੇ ਨਾਲ ਹਰ ਇੱਕ ਨਾਲ ਪਿਆਰ ਕਰੋ ਇਨਸਾਨ ਨੂੰ ਇਨਸਾਨ ਸਮਝ ਕੇ ਖਾਣਾ ਦਿਓ ਇਨਸਾਨ ਨੂੰ ਇਨਸਾਨ ਸਮਝ ਕੇ ਕੱਪੜਾ ਦਿਓ ਇਨਸਾਨ ਨੂੰ ਇਨਸਾਨ ਸਮਝ ਕੇ ਜੀਵਨ ਨੂੰ ਕੋ ਬਮਾਨ ਬਾਜੀ ਕਰੋ ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਇਹ ਚੀਜ਼ ਤੇ ਜ਼ੋਰ ਦਿੱਤਾ ਹੈ ਕਿ ਬਮਾਨ ਬਾਜੀ ਕਰੋ ਮੁਹੱਬਤ ਦੇ ਨਾਲ ਜੇ ਕੋਈ ਤੁਹਾਡੇ ਘਰ ਆ ਜਾਂਦਾ ਹੈ ਪਿਆਰ ਨਾਲ ਖਾਣਾ ਖਿਲਾਓ ਪਿਆਰ ਦੇ ਨਾਲ ਉਹਨੂੰ ਪਾਣੀ ਪਿਆਓ ਸੁਬਹ ਸਲਫੀਆਂ ਆਣੀਆਂ ਪਰਿਵਾਰ ਦੀਆਂ ਬੜੇ ਪਿਆਰਿਆਂ ਸਿੱਖਾਂ ਦੀਆਂ ਕਿਉਂ ਕੁਰਬਾਨੀਆਂ ਹੋਈਆਂ ਕਿ ਸਾਰਿਆਂ ਨੂੰ ਸਾਂਝੀ ਵਾਰਤਾ ਸਿਖਾਉਣ ਵਾਸਤੇ ਹਰ ਇੱਕ ਬੰਦੇ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਹਰ ਇੱਕ ਬੰਦੇ ਦੇ ਧਰਮ ਨੂੰ ਫ੍ਰੀ ਕਰਨ ਵਾਸਤੇ ਇਸੇ ਤਰ੍ਹਾਂ ਹੀ ਉਹਨਾਂ ਚੀਜ਼ਾਂ ਨੂੰ ਅਸੀਂ ਚੈਲੰਜ ਨਾ ਕਰੀਏ ਉਹ ਚੀਜ਼ਾਂ ਸਾਡੇ ਵਾਸਤੇ ਹਰ ਵੇਲੇ ਸਾਨੂੰ ਜ਼ਰੂਰਤ ਹੈ ਉਹਨਾਂ ਚੀਜ਼ਾਂ ਨੂੰ ਅਸੀਂ ਲੈ ਲਈਏ ਕਿ ਹਰ ਇੱਕ ਗੁਰੂ ਦੇ ਨਾਲ ਹਰ ਇੱਕ ਜਾਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੇ ਸਾਰਾ ਜਾਤ ਪਾਤ ਉਹ ਨਹੀਂ ਅੱਜ ਉਹ ਦਿਨ ਸੀ ਕਿ ਜਦੋਂ ਸਾਰਾ ਖਤਮ ਹੋ ਗਿਆ ਕਿ ਮਾਨਸ ਦੀ ਜਾਤ ਕਰਦੇ ਕੋਈ ਪਛਾਣ ਉਹ ਸਭ ਦੇ ਵਿੱਚ ਗੋਵਿੰਦ ਨਜ਼ਰ ਆਇਆ ਇਸੇ ਤਰ੍ਹਾਂ ਇਸ ਵੇਲੇ ਪ੍ਰੈਸ਼ਰ ਜਿਸ ਵੇਲੇ ਦਬਾਅ ਬਹੁਤ ਜ਼ਿਆਦਾ ਪੈ ਰਿਹਾ ਸੀ ਤੇ ਜੀਸਸ ਨੇ ਆਪ ਦੇ ਆਪ ਨੂੰ ਕ੍ਰੋਸ ਤੇ ਚੜਾ ਲਿਆ ਲੋਕਾਂ ਨੂੰ ਪਿਆਰ ਦੇਣ ਵਾਸਤੇ ਸੇਵਾ ਪਾਸ ਸਿਖਾਉਣ ਵਾਸਤੇ ਲੋਕਾਂ ਨੂੰ ਇਕੱਠੇ ਬਿਠਾਉਣ ਵਾਸਤੇ ਹਰ ਇੱਕ ਦੇ ਅੰਦਰ ਉਸ ਪਿਤਾ ਦਾ ਨੂਰ ਦੱਸਣ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ ਜੋ ਸਾਡੇ ਵਾਸਤੇ ਕਮਰਾਂ ਨੇ ਕੀਤੀਆਂ ਨੇ ਨਵੀਆਂ ਨੇ ਕੀਤੀਆਂ ਨੇ ਉਹਨਾਂ ਚੀਜ਼ਾਂ ਨੂੰ ਜਾਇਜ਼ ਨਾ ਕਰੀਏ ਸਾਡੇ ਵਾਸਤੇ ਕੋਈ ਫਾਇਦਾ ਨਹੀਂ ਰਹੇਗਾ ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਦੀ ਸਾਰੀ ਖਾਨਦਾਨੀ ਬੜੇ ਪਿਆਰ ਵਾਲੇ ਮੁਹੱਬਤ ਵਾਲੇ ਲੋਕ ਪਿਆਰੇ ਯਾਰ ਸ਼ਹੀਦ ਕਰਾਏ ਲੋਕਾਂ ਨੂੰ ਇਸੇ ਚੀਜ਼ ਵਾਸਤੇ ਕਿ ਕਿਸੇ ਦੇ ਰੂਹ ਨੂੰ ਦਬਾਓ ਨਾ ਕਿਸੇ ਦੇ ਰੂਹ ਤੇ ਪ੍ਰੈਸ਼ਰ ਨਾ ਪਾਓ ਹਰ ਇਨਸਾਨ ਨੂੰ ਉਸ ਰੱਬ ਦੇ ਪਿਆਰ ਦੇ ਨਾਲ ਆਵਾਜ਼ ਦੇ ਨਾਲ ਲੋਕਾਂ ਨੂੰ ਚੱਲਣ ਦਿਓ ਮੁਹੱਬਤ ਸਿਖਾਓ ਪਿਆਰ ਸਿਖਾਓ ਹਰ ਜਿਹੜੇ ਦੇ ਉਸ ਰੱਬ ਦਾ ਨੂਰ ਵੇਖੋਗੇ ਜਿਹੜਾ ਰੱਬ ਸਦਾ ਵਾਸਤੇ ਸਾਨੂੰ ਖਰਾਕ ਦੇਣ ਵਾਲਾ ਹੈ ਪ੍ਰਾਣਾ ਦਾ ਆਧਾਰ ਕਰਨ ਵਾਲਾ ਹੈ ਸਾਡੇ ਖਿਆਲਾਂ ਨੂੰ ਕੰਟਰੋਲ ਕਰਨ ਵਾਲਾ ਹੈ ਸਾਡੇ ਖਿਆਲਾਂ ਦੇ ਉੱਤੇ ਹਰ ਵੇਲੇ ਰਹਿਤ ਕਰਨ ਵਾਲਾ ਹੈ ਇਸੇ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੋਜਸ ਮੋਜਸ ਨੇ ਸਭ ਕੁਝ ਛੱਡ ਦਿੱਤਾ ਰਾਜ ਛੱਡ ਦਿੱਤਾ ਬਾਹਰ ਛੱਡ ਦਿੱਤੇ ਕਿਉਂ ਕਲਾਮਾਂ ਨੂੰ ਆਜ਼ਾਦੀ ਦੇਣ ਵਾਸਤੇ ਕਲਾਮ ਕਿਨੂੰ ਕਹਿੰਦੇ ਨੇ ਜਿੰਦੀ ਵਾਇ ਨੂੰ ਦਬਾਇਆ ਜਾਏ ਜਿੰਦੇ ਤੇ ਪ੍ਰੈਸ਼ਰ ਪਾਇਆ ਜਾਏ ਜਿਹਦੇ ਕੋਲੋਂ ਦੀ ਇੰਨਾ ਬਣਾਈਆਂ ਜਾਣ ਕਿ ਉਹਨੇ ਫਰੀ ਕਰਨ ਵਾਸਤੇ ਆਪ ਦੇ ਆਪ ਨੂੰ ਉਹ ਵੱਡੀ ਚੀਜ਼ ਕੀਤੀ ਕਿ ਤਿਆਗ ਕਰ ਦਿੱਤਾ ਤੇ ਫਿਰ ਉਹਦਾ ਪਿਆਰ ਵੇਖ ਕੇ ਉਹਦੀ ਮੁਹੱਬਤ ਵੇਖ ਕੇ ਰੱਬ ਨੇ ਉਹਨੂੰ ਨਵੀਂ ਆਪ ਦਾ ਬਣਾ ਲਿਆ ਇਸ ਕਰਕੇ ਅੱਜ ਸਾਨੂੰ ਹਰ ਇੱਕ ਬੰਦੇ ਨੂੰ ਹਰ ਇੱਕ ਮੁਲਕ ਨੂੰ ਹਰ ਇੱਕ ਧਰਮ ਨੂੰ ਐਸੇ ਜਰੂਰ ਤੇ ਆ ਅੱਜ ਪਿਆਰ ਕਰੀਏ ਤੇ ਸੋਚੀਏ ਸਾਰੇ ਉਧਰ ਜਾਈਏ ਜਦੋਂ ਅਜੀਜਸ ਕ੍ਰਾਸ ਤੇ ਚੜਦਾ ਸਾਰੇ ਉਧਰ ਜਾਈਏ ਜਦੋਂ ਸਹਿਬ ਜਾਰੇ ਸੁਨੇ ਜਾ ਰਹੇ ਸਾਰੇ ਉਧਰ ਚੱਲੀਏ ਜਦੋਂ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਛੱਡਿਆ ਉਹਨੂੰ ਕੋਈ ਛਡਾਉਣ ਵਾਲਾ ਨਹੀਂ ਸੀ ਜੰਮਿਆ ਪਰ ਉਹ ਸਾਨੂੰ ਸਿਖਾ ਰਿਹਾ ਕਿ ਜੇ ਧਰਮ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਘਰ ਵੀ ਛੱਡਣਾ ਪੈ ਤੇ ਛੱਡ ਦਿਓ ਜੇ ਲੋਕਾਂ ਦੀ ਬਿਹਤਰੀ ਵਾਸਤੇ ਲੋਕਾਂ ਦੇ ਪਿਆਰ ਵਾਸਤੇ ਲੋਕਾਂ ਦੀ ਆਜ਼ਾਦੀ ਵਾਸਤੇ پرواز دینا پہ دے دے دیو کیوں ایک سائیکل نے جی سارے واسطے انہوں کبھی وائر نہ کرو کیوں سانو کوئی فائدہ نہیں رہے گا اج اسی سارے ان پٹرول ہو چکے ہیں تو سارے میں تو اپیل کروں گا سارے ملکوں کے سارے مذہبوں کے اگے سارے دھرموں کے اگے ایک دم آپ کے دور کو چڈ کے جی جس چلے جاؤ تمہیں پتہ لگے گا جی جس کا پیار کی سکھاؤں ہے

ਕਿਉਂ ਮੈਂ ਕੋਈ ਮਸਟਰ ਬਣ ਕੇ ਨਹੀਂ ਪੀਰ ਕਰਾਂਗਾ ਮੈਂ ਤੇ ਤੁਹਾਡੇ ਵਿੱਚੋਂ ਹੀ ਬੜਾ ਪਿਆਰ ਨਾਲ ਵਿਰਤਾ ਦੇ ਨਾਲ ਤੁਹਾਨੂੰ ਪੀਰ ਕਰਾਂਗਾ ਕਿਉਂ ਮੈਂ ਮਹਿਸੂਸ ਕਰਦਾ ਕਿ ਇਸ ਵੇਲੇ ਅਸੀਂ ਸਾਰੇ ਗਲਤੀਆਂ ਕਰ ਰਹੇ ਹਾਂ ਅਨਟ੍ਰੇਨ ਹੋਏ ਹਾਂ ਕਿਉਂ ਇਸ ਵੇਲੇ ਬੜੀ ਵੱਡੀ ਚੀਜ਼ ਸਾਡੇ ਵਾਸਤੇ ਕਿ ਸਾਡਾ ਇੱਕ ਸਾਈਕਲ ਬਣਾਈ ਅਸੀਂ ਜੋ ਸਾਡੇ ਵਾਸਤੇ ਕੁਰਬਾਨੀਆਂ ਹੋ ਜਾਣੇ ਸਾਡੇ ਸਾਰਿਆਂ ਦੇ ਕੀ ਕਰਦਾ ਕਿ ਚੰਗੇ ਘਰਾਂ 'ਚ ਬਈਏ ਉਹਨਾਂ ਸਾਡੇ ਵਾਸਤੇ ਘਰ ਛੱਡੇ ਹੋਏ ਸਾਡੇ ਸਾਰਿਆਂ ਦੇ ਜੀ ਕਰਦਾ ਸੁਖ ਤੇ ਆਰਾਮ ਨਾਲ ਬਈ ਉਹਨਾਂ ਸਾਡੇ ਵਾਸਤੇ ਸੁਖ ਤੇ ਰਾਜ ਲਟਾਏ ਹੋਏ ਨੇ ਇਹ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਬਹੁਤ ਸਾਡੇ ਫਾਇਦੇ ਵਾਲੀਆਂ ਨੇ ਇੱਕਦਮ ਆਪਾਂ ਸਾਰੇ ਖਿਆਲ ਉਹ ਲਿਆ ਜੇ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦੇ ਖੇਤ ਰੱਖਣ ਵਾਲਾ ਹੈ ਕਿ ਇਸ ਗੱਲ ਵੱਲ ਇੱਕਦਮ ਹੀ ਚਲਾ ਜਾਏ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਜਿਹੜਾ ਮੇਰਾ ਅੱਲਾ ਹੈ ਧਰਤੀਆਂ ਦਾ ਮਾਲਕ ਹੈ ਅਸਮਾਨਾਂ ਦਾ ਮਾਲਕ ਹੈ ਸਰਕਾਰਾਂ ਦਾ ਮਾਲਕ ਹੈ ਜਦੋਂ ਤੋਂ ਕੋਲ ਰੂਹ ਦੀ ਰਹਿਮਤ ਨਾਲ ਤੁਹਾਡੀ ਰੂਹ ਸਾਫ਼ ਹੋਵੇ ਕਰੋਧ ਜਾਏ ਡੋਲ ਜਾਏ ਇਸ ਕਰਕੇ ਜਿਸ ਵੀ ਪਿਆਰ ਦੇ ਉੱਤੇ ਖੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਆਰ ਤੇ ਖੜਾ ਹੋ ਗਿਆ ਮੋਜਸ ਵੀ ਪਿਆਰ ਤੇ ਖੜਾ ਹੋ ਗਿਆ ਤੇ ਬੁੱਧਾ ਵੀ ਪਿਆਰ ਤੇ ਖੜਾ ਹੋ ਗਿਆ ਤੇ ਜੇ ਅਸਲ ਆਪਾਂ ਕਈ ਚੀਜ਼ਾਂ ਜਿਹੜੀਆਂ ਦੋਨਾਂ ਦੀਆਂ ਲਈਆਂ ਹੋਈਆਂ ਨੇ ਪਰ ਇਹ ਚੀਜ਼ ਲਓ ਹਰ ਵੇਲੇ ਕਿ ਜਦੋਂ ਕ੍ਰਿਸ਼ਨ ਮਹਾਰਾਜ ਬੋਲ ਰਿਹਾ ਸੀ ਕਿ ਆਤਮਾ ਅਨੰਤ ਹੈ ਆਤਮਾ ਤਿਆਰ ਹੈ ਆਤਮਾ ਗਿਆਨ ਹੈ ਆਤਮਾ ਸਦਾ ਰਹਿਣ ਵਾਲੀ ਹੈ ਉਹਨਾਂ ਚੀਜ਼ਾਂ ਵੱਲ ਖਿਆਲ ਦੇਈਏ ਸਾਰਿਆਂ ਦੀ ਬਹੁਤ ਹੀ ਜ਼ਰੂਰਤ ਹੈ ਸਾਰੇ ਵਿਸ਼ਵ ਨੂੰ ਸਾਰੀ ਦੁਨੀਆ ਨੂੰ ਹਰ ਬੰਦੇ ਦੇ ਮਨ ਨੂੰ ਜ਼ਰੂਰਤ ਹੈ ਬੰਦੇ ਦਾ ਮਨ ਹਾਲ ਕੰਟਰੋਲ ਹੋ ਗਿਆ ਤੇ ਮੈਂ ਅਪੀਲ ਕਰਾਂਗਾ ਕਿ ਮਨ ਤੇ ਕੰਟਰੋਲ ਕਰੋ ਕ੍ਰੋਧ ਨੂੰ ਛੱਡ ਕੇ ਤੇ ਉਸ ਬੰਨੇ ਸੋਚੋ ਕਿ ਜੀਜਸ ਨੇ ਕਿਹਾ ਹੈ ਅਜਰ ਮਨੋ ਸਾਹਿਬ ਨੇ ਕਿਹਾ ਹੈ ਬੋਧਿਸ ਨੇ ਕਿਹਾ ਹੈ ਗੁਰੂ ਕਲਗੀਧਰ ਨੇ ਕਿਹਾ ਹੈ ਉਹਦੇ ਵਿੱਚ ਆਜੇ ਸਾਰੇ ਜੇ ਆਪਾਂ ਸਾਰੇ ਪਿਆਰ ਨਾਲ ਵਸੀਏ ਤੇਰੇ ਨਾਲ ਤੇ ਜਿਵੇਂ ਉਹਨੇ ਕਿਹਾ ਪੜੋਸੀ ਨਾਲ ਪਿਆਰ ਕਰੋ ਤੇ ਪੜੋਸੀ ਕੀ ਮੁਲਕ ਵੀ ਹੋ ਸਕਦਾ ਪੜੋਸੀ ਆਪਦਾ ਘਰ ਦਾ ਗਵਾਂਢੀ ਵੀ ਪੜੋਸੀ ਹੋ ਸਕਦਾ ਹੈ ਪੜੋਸੀ ਤਾਂ ਬੜੇ ਕੁਝ ਹੋ ਸਕਦੇ ਨੇ ਪਰ ਸਾਰੇ ਉਸ ਗੱਲ ਦਾ ਖਿਆਲ ਰੱਖੋ ਪਿਆਰ ਦੇ ਪੜੋਸੀ ਦੇ ਨਾਲ ਪਿਆਰ ਕਰਨਾ ਹੈ ਪੜੋਸੀ ਕੌਣ ਹੈ ਸਾਡੇ ਘਰ ਦੇ ਨਾਲ ਘਰ ਵਾਲਾ ਵੀ ਹੈ ਸਾਡੇ ਮੁਲਕ ਨਾਲ ਜਿਹੜਾ ਮੁਲਕ ਸਾਡਾ ਪੜੋਸੀ ਹੈ ਤੇ ਹਰ ਇੱਕ ਪਿਆਰ ਕਰੋ ਅੱਜ ਪਿਆਰ ਦੀ ਲੋੜ ਏ ਅੱਜ ਕਰੋਧ ਦੀ ਲੋੜ ਨਹੀਂ ਕਰੋਧ ਤਾਂ ਘਰ ਘਰ ਆਇਆ ਹੈ ਕਰੋਧ ਤਾਂ ਬੰਦੇ ਦੇ ਖਿਆਲਾਂ 'ਚ ਛਾਇਆ ਹੋਇਆ ਹੈ ਇਹਨੂੰ ਕੱਟੋ ਕਿ ਜੀਜਸ ਦੀ ਉਹ ਪ੍ਰੇਰ ਲਾਓ ਗੁਰੂ ਗੋਬਿੰਦ ਸਿੰਘ ਜੀ ਉਹ ਮੇਰਾ ਲਾਓ ਜਿੰਨੇ ਨਜ਼ਰਾਂ ਦਿੰਦੇ ਰਹਿੰਦੇ ਚਵੀ ਕਹਦੇ ਹਜ਼ਰਤ ਮੁਹੰਮਦ ਸਾਹਿਬ ਦੀ ਰਹਿਤਾ ਲਾਓ ਆਰਾਮ ਦੀ ਰਹਿਤਾ ਲਾਓ ਹਰ ਵੇਲੇ ਹੱਥ ਜੋੜ ਕੇ ਤੇ ਗਿਆਨ ਦੇ ਕੇ ਖੜਾ ਰਹਿੰਦਾ ਸੀ ਕਿ ਜਿਹੜੇ ਖਰਾਬ ਲੋਕ ਸੀ ਉਹਨਾਂ ਨੂੰ ਕਦੀ ਕੋਈ ਐਸੀ ਗੱਲ ਨਹੀਂ ਸੀ ਕਰਨ ਦੇਣਾ ਹਰ ਵੇਲੇ ਉਹਨਾਂ ਨੂੰ ਕਹਿੰਦਾ ਸੀ ਨਾ ਨਾ ਕੋਈ ਐਸੀ ਗੱਲ ਨਾ ਕਰੋ ਜਿਹਦੇ ਨਾਲ ਕਿਸੇ ਨੂੰ ਦੁੱਖ ਆਵੇ ਤਕਲੀਫ ਆਵੇ ਇਹਦਾ ਦਾ ਮਨ ਦੁੱਖ ਹੈ ਪਰ ਜ਼ਰੂਰ ਪੈ ਗਈ ਬਹੁਤ ਜ਼ਿਆਦਾ ਆਪਾਂ ਕਟੋਰ ਹੋ ਗਏ ਆ ਆਪਾਂ ਹਰ ਇੱਕ ਬੰਦਾ ਫਕਰ ਕਰ ਰਿਹਾ ਮੈਂ ਗੁਰਦੁਆਰੇ ਜਾਣਾ ਗੁਰਦੁਆਰੇ ਜਾਣਾ ਕੋਈ ਵੱਡੀ ਗੱਲ ਨਹੀਂ ਅਮਲ ਕਰੋ ਦੂਜਾ ਦਾ ਮੈਂ ਗਿਰਜੇ ਜਾਣਾ ਗਿਰਜੇ ਜਾਣਾ ਵੱਡੀ ਨਹੀਂ ਅਮਲ ਕਰੋ ਉਹ ਦੂਜਾ ਦਾ ਮੈਂ ਮਸਜਿਦ ਜਾਣਾ ਮਸਜਿਦ ਜਾਣਾ ਵੱਡੀ ਗੱਲ ਨਹੀਂ ਉਹਦੇ ਗਿਆਨ ਕਰ ਲੋ ਕਿਸੇ ਨੇ ਨਹੀਂ ਸਿਖਾਇਆ ਕਿ ਕਿਸੇ ਦੇ ਨਾਲ ਇਸਕਾ ਕਰੋ ਕਿਸੇ ਦਾ ਹੱਕ ਮਾਰੋ ਕਿਸੇ ਦੇ ਉੱਤੇ ਡਰ ਪਾਓ ਪਰ ਨਾ ਡਰ ਇੱਕ ਬੜੀ ਖਰਾਬ ਚੀਜ਼ ਰੱਬ ਕਰੀ ਸਾਇੰਸ ਨਹੀਂ ਹੋਏਗਾ ਕਿਉਂ ਜੀ ਮਹਾਰਾਜ ਗੁਰੂ ਨਾਮੇ ਪਾਤਸ਼ਾਹ ਕਿਆ ਨਾ ਪੈ ਦੇ ਤੇ ਨਾ ਪੈ ਬਾਣ ਤੇ ਅੱਲਾਹ ਗੱਲ ਦਾ ਦੇ ਕਿਸੇ ਨੂੰ ਕਹਿੰਦੇ ਦੇ ਪਿਆਰ ਦੇ ਨਾਲ ਡਰ ਕਿਸੇ ਨੂੰ ਜੋ ਦਿਓ ਨਾਲੇ ਡਰ ਹੈ ਵੀ ਇਸ ਕਰਕੇ ਸਾਨੂੰ ਨਤੀਜਾ ਚੀਜ਼ਾਂ ਦੇ ਸਾਰੇ ਉਹਨਾਂ ਚੀਜ਼ਾਂ ਦੇ ਔਰ ਤੋਂ ਬਿਨਾ ਨਾ ਸਾਡੇ ਮੁਲਕਾਂ 'ਚ ਸ਼ਾਂਤੀ ਆਉਣੀ ਹੈ ਨਾ ਸਾਡੇ ਘਰਾਂ 'ਚ ਸ਼ਾਂਤੀ ਆਉਣੀ ਹੈ ਨਾ ਸਾਡੇ ਮਨਾਂ 'ਚ ਸ਼ਾਂਤੀ ਆਉਣੀ ਹੈ ਪਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਬੜਾ ਪਿਆਰ ਦੇ ਨਾਲ ਬੜੀ ਨਿਰਪਤਾ ਦੇ ਨਾਲ ਤੇ ਬਹੁਤ ਜ਼ਿਆਦਾ ਆਪ ਦੇ ਅੰਦਰੋਂ ਸਚਾਈ ਦੇ ਨਾਲ ਤੇ ਸਾਰੇ ਸਰੋਤ ਛੱਡੋ ਪਿਆਰੋ ਆਪਾਂ ਸਾਰੇ ਇਕੱਠੇ ਹੋ ਕੇ ਸਾਰੇ ਮੁਲਕਾਂ ਨਾਲ ਇੱਕ ਦੂਜੇ ਨਾਲ ਪਿਆਰ ਕਰੀਏ ਮੁਲਕਾਂ ਦੇ ਬੰਦਿਆਂ ਨਾਲ ਪਿਆਰ ਕਰੀਏ ਸੋਸਾਇਟੀਆਂ ਨਾਲ ਪਿਆਰ ਕਰੀਏ ਆਪਣੀਆਂ ਫੈਮਲੀਆਂ ਦੇ ਵਿੱਚ ਵੀ ਪਿਆਰ ਕਰੀਏ ਕਰੋੜ ਬੜੀ ਖਰਾਬ ਚੀਜ਼ ਹੈ ਕਰੋੜ ਦੇ ਨਾਲ ਘਰ ਵੀ ਟੁੱਟ ਜਾਂਦਾ ਹੈ ਕਰੋੜ ਦੇ ਨਾਲ ਬੰਦੇ ਦੇ ਮਨ ਦੇ ਤੇ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਕਰੋੜ ਦੇ ਨਾਲ ਹਰ ਦੁਸ਼ਮਣ ਵੀ ਬਣ ਜਾਂਦਾ ਹੈ ਪਰ ਕਰੋੜ ਛੱਡੋ ਕਰੋੜ ਛੱਡੋ ਉਹ ਪਿਆਰ ਲਓ ਜਿਹੜਾ ਗੁਰੂ ਕਲਗੀ ਕਰਨ ਨੇ ਦਿੱਤਾ ਹੈ ਉਹ ਪਿਆਰ ਲਓ ਜਿਹੜਾ ਜੀਜਸ ਨੇ ਦਿੱਤਾ ਹੈ ਉਹ ਪਿਆਰ ਲੋ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਨੇ ਦਿੱਤਾ ਹੈ ਤੇ ਸਾਰੇ ਸਾਡੀਆਂ ਰੂਹਾਂ ਨੂੰ ਸਾਫ਼ ਕਰਨ ਆਏ ਸੀ ਅਸੀਂ ਉੱਥੇ ਜਾਣੇ ਦੀਆਂ ਰੂਹਾਂ ਨੂੰ ਸਾਫ਼ ਨਹੀਂ ਕਰਦੇ ਸੀ ਹੁਕਮ ਮੰਨਦੇ ਅਸੀਂ ਜਾਣੇ ਆ ਮੱਥਾ ਆ ਰੂਹਾਂ ਸਾਡੀਆਂ ਨੂੰ ਸਾਫ਼ ਫੇਰ ਨਹੀਂ ਹੁੰਦੀਆਂ ਇਹ ਅਸੀਂ ਜਾ ਕੇ ਮੱਥਾ ਟੇਕ ਕੇ ਜਾਂ ਬਾਦਤ ਕਰਕੇ ਤੇ ਨਹੀਂ ਗਿਆ ਤੇ ਸਾਡੀ ਬਾਦਤ ਦੇ ਵਿੱਚ ਨੁਕਸ਼ੇ ਮਾਫ ਕਟਾਈ ਜੇ ਅਸੀਂ ਪਾਠ ਕਰਕੇ ਗੁਰਦੁਆਰੇ ਮੱਥਾ ਟੇਕ ਕੇ ਤੇ ਜਾ ਕੇ ਅਸੀਂ ਗੁੱਸਾ ਕਰਨੇ ਆ ਤੇ ਸਾਡੇ ਤੇ ਤਾਂ ਮਤਲਬ ਕੀ ਧਰਤੀ ਦੀ ਗੁੜੈਨ ਹੋਈ ਹੈ ਨਹੀਂ ਪਰ ਉਹਦੀ ਮੈਂ ਤਾਂ 24 ਘੰਟੇ ਚੱਲਦੀ ਰਹਿੰਦੀ ਹੈ ਪਰ ਦਾ ਦਰਵਾਜ਼ੇ ਬੰਦ ਕਰ ਦਿੱਤੇ ਨੇ ਆਪ ਦੀਆਂ ਖਿੜਕੀਆਂ ਦਿਮਾਗ ਦੀਆਂ ਬੰਦ ਕਰ ਦਿੱਤੀਆਂ ਨੇ ਗਿਆਨ ਦੀਆਂ ਬੰਦ ਕਰ ਦਿੱਤੀਆਂ ਨੇ ਖੋਲੋ ਐਸੇ ਖੋਲਣ ਦੀ ਲੋੜ ਹੈ ਕਿ ਉਹ ਕਲੀਨ ਬਣ ਕਰੋ ਜਿਹੜੇ ਕਲੀਨ ਮਨ ਦੇ ਅੰਦਰ ਉਹਨਾਂ ਦੀਆਂ ਨਜ਼ਰਾਂ ਪੈਣ ਉਹਨਾਂ ਦਾ ਪਿਆਰ ਪੈ ਉਹਨਾਂ ਦੀ ਸੇਵਾ ਭਾਵ ਪੈ ਇਨਸਾਨ ਬਣੋ ਇਨਸਾਨ ਨਾਲ ਉਹਦੇ ਮਨ ਚ ਦਇਆ ਹੁੰਦੀ ਪਿਆਰ ਹੁੰਦੀ ਹੈ ਹਰ ਬੰਦੇ ਦੀ ਸੇਵਾ ਭਾਵ ਰੱਖਦਾ ਉਹਨੂੰ ਇਨਸਾਨ ਕਹਿੰਦੇ ਨੇ ਤੇ ਉਹਦਾ ਬੜਾ ਕੁਝ ਸਾਡੇ ਵਾਸਤੇ ਕੀਤਾ ਹੈ ਆਓ ਆ ਸਾਰੇ ਅੰਦਰ ਚੱਲੀਏ ਕਿ ਨਵੀਆਂ ਵਾਲੇ ਵੇਖੋ ਅੱਜ ਪਗੰਬਰਾਂ ਵਾਲੇ ਵੇਖੋ ਅੱਜ ਉਹਨਾਂ ਮਸਾਇਆ ਵਾਲੇ ਵੇਖੋ ਤੇ ਮੈਂ ਸਭ ਦੇ ਪੀਰ ਕਰਾਂਗਾ ਕਿਉਂ ਮੈਂ ਹਰ ਵੇਲੇ ਮਹਿਸੂਸ ਕਰਨਾ ਕਿ ਅਸੀਂ ਸਾਰੇ ਪਗੰਬਰਾਂ ਦੀ ਤੇ ਮਸਾਇਆ ਦੀ ਲੰਘਣਾ ਕਰ ਰਹੇ ਹਾਂ ਨਾ ਕਰੋ ਛੱਡ ਦਿਓ ਕਿ ਉਹਨਾਂ ਦੇ ਇਸ ਲਈ ਬੜੇ ਨਰਾਜ਼ ਨੇ ਸਾਰੇ ਕਿ ਮੈਂ ਇੰਨਾ ਅਸਾ ਕੁਝ ਕੀਤਾ ਜਿਹੜੇ ਕ੍ਰਾਸ ਤੇ ਚੜਿਆ ਜਿਹੜੇ ਸਹਿਬਜ਼ਾਦੇ ਕਢਾਇਆ ਮੈਂ ਬੜੇ ਸ਼ਹੀਦ ਕਰਾਏ ਨੇ ਤੁਸੀਂ ਕਿਤੇ ਸਾਰਾ ਮੈਂ ਰਾਜ ਤੇ ਬਾਹਰ ਛੱਡੇ ਨੇ ਪਰ ਫੇਰ ਵੀ ਮੇਰੇ ਬਾਰੇ ਬਰਖਲਾਫ ਹੋ ਜਾਂਦੇ ਨੇ ਬਰਖਲਾਫ ਕਰੀ ਜਾਂਦੇ ਨੇ ਤੇ ਇਸ ਲਈ ਇਨਸਾਨ ਜਿਹੜਾ ਹੁੰਦਾ ਕੁਝ ਨਹੀਂ ਹੁੰਦਾ ਜਦੋਂ ਅਸੀਂ ਕ੍ਰੋਧ ਕਰਨੇ ਗੁਰਦੁਆਰੇ ਦੇ ਅੰਦਰ ਤੇ ਗੁਰੂ ਗੋਬਿੰਦ ਸਿੰਘ ਤੋਂ ਸ਼ੱਕ ਪੈਦਾ ਹੋ ਜਾਂਦਾ ਹੈ ਜਦੋਂ ਅਸੀਂ ਹਿਰਦਿਆਂ ਦੇ ਅੰਦਰ ਜਾ ਕੇ ਤੇ ਕਰੋੜ ਦੀਆਂ ਗੱਲਾਂ ਕਰਦੇ ਆ ਇਸ ਕਰਕੇ ਦੂਜੇ ਦੇ ਦਬਾਉਣ ਦੀਆਂ ਗੱਲਾਂ ਕਰਦੇ ਆ ਕੀ ਉਸ ਨਰਾਸ਼ ਹੋ ਜਾਂਦਾ ਖੁਸ਼ ਨਹੀਂ ਹੁੰਦਾ ਤੇ ਜਦੋਂ ਅਸੀਂ ਕਿਸੇ ਨੂੰ ਕਲੈਮ ਕਰਨੇ ਆ ਤੇ ਤਸਵੀਰ ਤੇ ਬਾਤਾਂ ਕਰਦੇ ਆ ਪਰ ਹਜ਼ਰਤ ਮੁਹੰਮਦ ਸਾਹਿਬ ਖੁਸ਼ ਨਹੀਂ ਹੁੰਦਾ ਹਜ਼ਰਤ ਮੁਹੰਮਦ ਸਾਹਿਬ ਇੱਕ ਮੁਹੱਬਤ ਹੈ ਗੁਰੂ ਗੋਬਿੰਦ ਸਿੰਘ ਦੇ ਪਿਆਰ ਹੈ ਜੀਜੇ ਸਿੰਘ ਪਿਆਰ ਹੈ ਮੋਦੀ ਸਿੰਘ ਪਿਆਰ ਪਿਆਰ ਲਓ ਉਹਨਾਂ ਦਾ ਪਿਆਰ ਲਓ ਨਫ਼ਰਤ ਨਾ ਲਓ نفر تو انہوں نے نفر تصا بنائی ہوئی سر دو جہاں بندے نے چیزاں بنائی نے ایک گل کہی جاتی کہ شتان نے چیزاں گندیاں پیدا کی اب محسوس ہوتا ہے کہ سارے تھی شتان کے پجاری تو نہیں بن گئے تھی اس پرماتما نے پجاری بنو کہ جنہیں نے پیار دتا ہے جن نے رحمت دیتی نے آدھا شتان اور ایسے نے ملوم ہوں کہ اِسی مسایا بھی چڈ گئے پگمبر بھی چڈ گئے نویا بھی چڈ گئے وہ بابا سارے ہو گیا کٹے مار کے باہر جب کرو گے دوڑ جائے گا جب گرو گوبند سنگھ کا دھیان کرو گے جہاں شٹان ہے دوڑ جائے گا کتنا چر ہے جنہ چر گرو کی نظر نہیں مسایا کی پیار نہیں نوی کا پیار نہیں پیار ویلو ਜਦੋਂ ਉਹਦਾ ਮੀਂਹ ਪੈਂਦਾ ਹੈ ਧਿਆਨ ਨਾਲ ਦੇ ਗਿਆਨ ਨਾਲ ਵੇਖੋ ਤੁਸੀਂ ਗਿਆਨਤਾ ਵਿੱਚ ਡੁੱਬ ਚੁੱਕੇ ਜੇ ਤੇ ਮੈਂ ਇਹ ਅਪੀਲ ਕਰਾਂਗਾ ਸਾਰਿਆਂ ਮੁਲਕਾਂ ਨੂੰ ਸਾਰਿਆਂ ਮਜ਼ਬਾਨ ਨੂੰ ਸਾਰਿਆਂ ਧਰਮਾਂ ਨੂੰ ਤੇ ਰੱਬ ਦੇ ਅੱਗੇ ਵੀ ਮੈਂ ਪੂਰੀ ਅਰਦਾਸ ਕਰਾਂਗਾ हे ਰੱਬ ਪਰਮਾਤਮਾ ਇਹਨਾਂ ਸਾਰਿਆਂ ਲੋਕਾਂ ਨੂੰ ਮੱਤ ਦੇ ਕਿ ਜਿਹੜੇ ਤੇਰੇ ਸਿਨੇ ਨੂੰ ਚੈਲੰਜ ਕਰ ਰਹੇ ਨੇ ਇਸ ਲਈ ਹਰ ਬੰਦਾ ਕੰਮਰਾਂ ਦੇ ਸਿਨੇ ਨੂੰ ਚੈਲੰਜ ਕਰ ਰਿਹਾ ਹੈ ਤੇ ਕੰਮਰਾਂ ਦੇ ਸਿਨੇ ਕੀ ਸੀ ਰੱਬ ਦਾ ਪੰਗਾ ਤੁਸੀਂ ਪਗਾਮ ਨੂੰ ਚੈਲੰਜ ਕੀਤਾ ਹੈ ਤੇ ਰੱਬ ਵੀ ਕੋ ਖੁਸ਼ ਨਹੀਂ ਆਪਣੇ ਜੈਸੇ ਦੇ ਕਿਉਂ ਅਸੀਂ ਕੰਮ ਉਲਟ ਕਰ ਰਹੇ ਤੇ ਜਿਹੜੇ ਪਗੰਬਰ ਆਏ ਨੇ ਨਬੀ ਆਏ ਨੇ ਮਸਾਇਆ ਆਏ ਨੇ ਇਹ ਰੱਬ ਦੇ ਮੈਸੇਜ ਲੈ ਕੇ ਆਏ ਨੇ ਤੇ ਅਸੀਂ ਮੈਸੇਜ ਨਾਲ ਚੈਲੰਜ ਕੀਤਾ ਹੋਇਆ ਹੈ ਪਰ ਬਚੋ ਹਰ ਵੇਲੇ ਬਚੋ ਤੁਹਾਨੂੰ ਪਤਾ ਨਹੀਂ ਨਾ ਗੱਲਾਂ ਦੇ ਵਿੱਚ ਕੀ ਹੋਣ ਵਾਲਾ ਹੈ ਤੇ ਇਸ ਗੱਲ ਦੇ ਵਿੱਚ ਹਰ ਵੇਲੇ ਖਿਆਲ ਕਰੋ ਕਰੋੜ ਦੇ ਜਿਹੜਾ ਇਹ ਨਾਸ਼ ਕਰ ਦਿੰਦਾ ਧਰਮ ਦਾ ਤੇ ਤੁਸੀਂ ਕਰੋਧ ਦੇ ਨਾਲ ਧਰਮ ਨੂੰ ਨਾਸ਼ ਨਾ ਕਰੋ ਕਿਉਂ ਧਰਮ ਨੂੰ ਧਰਮ ਹੀ ਰਹਿਣ ਦਿਓ ਤੇ ਕਰੋਧ ਨੂੰ ਛਡਾ ਦਿਓ ਪਿੱਛੇ ਕਰੋਧ ਬੜੀ ਖਤਰਨਾਕ ਚੀਜ਼ ਹੈ ਹੋਮੇ ਵੀ ਬੜੀ ਖਤਰਨਾਕ ਚੀਜ਼ ਹੈ ਤੇ ਜਿਹੜਾ ਸਵਾਰਥ ਵੀ ਬੜੀ ਖਤਰਨਾਕ ਚੀਜ਼ ਹੈ ਪਰ ਮੈਂ ਬਾਰ-ਬਾਰ ਬਾਰ-ਬਾਰ ਬਾਰ-ਬਾਰ ਤੁਹਾਨੂੰ ਇਹ ਗੱਲ ਕਹਾਂਗਾ ਸਮਝ ਲਓ ਵੱਡੀਆਂ ਸਟੈਡੀਆਂ ਜਿਹੜੀ ਸਮਝ ਲਓ ਆਪਦੇ ਰਾਜ ਭਾਗ ਵਿੱਚ ਵੀ ਸਮਝ ਲਓ ਆਪਦੇ ਘਰਾਂ ਵਿੱਚ ਵੀ ਸਮਝ ਲਓ ਕਰੋਧ ਛੱਡ ਦਿਓ ਕਰੋੜ ਦੇ ਜਿਹੜਾ ਕਦੀ ਵਾਸਤੇ ਅੱਛਾ ਕੰਮ ਨਹੀਂ ਕਰੋੜ ਦੇ ਨਾਲ ਨਿਸ਼ਕਾਨ ਹੋਏਗਾ ਕਰੋੜ ਦੇ ਨਾਲ ਮੌਤਾਂ ਹੋਣਗੀਆਂ ਕਰੋੜ ਦੇ ਨਾਲ ਦੂਜੇ ਦੇ ਕਰੋੜ ਚੜੇਗਾ ਲੜਾਈ ਹੋਏਗੀ ਤੇ ਲੜਾਈ ਕੋਈ ਚੀਜ਼ ਸਦਾ ਹੀ ਨਹੀਂ ਹੋਈ ਕਿਉਂ ਉਹ ਕਰੋਸ ਤੇ ਕਿਉਂ ਚੜ ਗਿਆ ਇੱਕਦਮ ਇਹ ਚੀਜ਼ ਨੂੰ ਤਾਉਣ ਵਾਸਤੇ ਕਿ ਮੈਂ ਇੱਕ ਤੁਹਾਨੂੰ ਪਿਆਰ ਦੇਣ ਵਾਸਤੇ ਆਪ ਦੀ ਸਹਿਰ ਨੂੰ ਕਰੋਸ ਤੇ ਚੜਾ ਦੇਣਾ ਗੁਰੂ ਵਿੱਚ ਨੇ ਤੁਹਾਨੂੰ ਪਿਆਰ ਦੇਣ ਵਾਸਤੇ ਆਪ ਦਾ ਸਾਰਾ ਪਰਿਵਾਰ ਸ਼ਹੀਦ ਕਰਾਤਾ ਪਰ ਨਾਲ ਫਿਰ ਵੀ ਕਹਿੰਦਾ ਗਿਆ ਕਿ ਸੈਦਲ ਤੇ ਆਜੇ ਦੁਨੀਆ ਨੂੰ ਅਜੇ ਤਾਂ ਮੁਹੰਮਦ ਸਾਹਿਬ ਦੀ ਖਾਨਦਾਨੀ ਸ਼ਹੀਦ ਹੋ ਗਈ ਪਰ ਫਿਰ ਵੀ ਕਹਿੰਦਾ ਰਿਹਾ ਮੁਹੱਬਤ ਦੇ ਲੋਕਾਂ ਨੂੰ ਮੁਹੱਬਤ ਦੇ ਲੋਕਾਂ ਨੂੰ ਮੁਹੱਬਤ ਦੇ ਲੋਕਾਂ ਨੂੰ ਪਰ ਉਹ ਸਾਰੇ ਅੱਜ ਆਪਾਂ ਪਿੱਛੇ ਚੱਲੀਏ ਆਪਦੇ ਨਵੀਆਂ ਵੱਲੇ ਆਪਦੇ ਕਮਰਾਂ ਵੱਲੇ ਆਪਦੇ ਪਸਾਇਆਂ ਵੱਲੇ ਆਪਦੇ ਭਗਵਾਨ ਵੱਲੇ ਕਿਉਂ ਆਪਾਂ ਸਾਰੇ ਉਦੋਂ ਗਲਤ ਚੱਲ ਰਹੇ ਆ ਤੇ ਉਹਨਾਂ ਨਾਲ ਨਾ ਉਹਨਾਂ ਨੂੰ ਚੈਨ ਕਰੋ ਉਹਨਾਂ ਨੂੰ ਚੈਨ ਕਰਨ ਦੇ ਨਾਲ ਸਾਨੂੰ ਚੈਨ ਨਹੀਂ ਆਏਗਾ ਸਾਡੀ ਧਰਤੀ ਤੇ ਚੈਨ ਨਹੀਂ ਰਹੇਗਾ ਸਾਡੇ ਆਸਮਾਨਾਂ 'ਚ ਚੈਨ ਨਹੀਂ ਰਹੇਗਾ ਸਾਡੇ ਮਨਾਂ 'ਚ ਚੈਨ ਨਹੀਂ ਰਹੇਗਾ ਤੇ ਕੀ ਹੋਏਗਾ ਇਸ ਆਪਸਟ ਹੋ ਜਾਣਗੇ ਸਾਰੇ ਮੁਲਕ ਵੀ ਤੇ ਸਾਡੇ ਸਾਰੇ ਬਣ ਵੀ ਆਪਸਟ ਹੋ ਜਾਣਗੇ ਤੇ ਆਓ ਸਾਰੇ ਉੱਪਰ ਜਾ ਕੇ ਤੇ ਸਾਰੇ ਯਾਰ ਦੇ ਆਪ ਅੰਦਰੋਂ ਪਛੋਤਾ ਕਰੀਏ ਤੇ ਤੋਬਾ ਕਰੀਏ ਤੇ ਉਹਦੇ ਅੱਗੇ ਇਹ ਕਹੀਏ ਕਿ हे ਪਿਤਾ ਜੋ ਅਸੀਂ ਕਰ ਰਹੇ ਹਾਂ ਸਾਡੇ ਮਨਾਂ ਤੇ ਕਿਸੋ ਕਰ ਜੋ ਅਸੀਂ ਗਲਤੀਆਂ ਕੀਤੀਆਂ ਨੇ ਸਾਨੂੰ ਮਾਫ ਕਰ ਪਰ ਅਸੀਂ ਬੜੀਆਂ ਗਲਤੀਆਂ ਕਰ ਰਹੇ ਹਾਂ ਅੰਦਰੋਂ ਅੰਦਰ ਜਾਓ ਤੁਸੀਂ ਕਦੀ ਅੰਦਰ ਨਹੀਂ ਜਾਂਦੇ ਤੁਸੀਂ ਬਾਹਰ ਹੀ ਆਵੇਲੇ ਲੱਗੇ ਸਰਦੇ ਅੰਦਰ ਜਾਓ ਅੰਦਰ ਜਾਣ ਨਾਲ ਜਿਹੜਾ ਜਿੱਤੇ ਜਾਂਦਾ ਹੈ ਤਾਂ ਸ਼ਾਂਤ ਹੋ ਜਾਏਗਾ ਜਿਹੜਾ ਮਸੀਹ 'ਚ ਜਾਂਦਾ ਉਹ ਸ਼ਾਂਤ ਹੋ ਜਾਏਗਾ ਜਿਹੜਾ ਗੁਰਦੁਆਰੇ ਜਾਂਦਾ ਉਹ ਸ਼ਾਂਤ ਹੋ ਜਾਏਗਾ ਜਿਹੜਾ ਹਰ ਗੱਲ ਦੇ ਕਰਮ ਸਥਾਨਾਂ ਦੇ ਅੰਦਰ ਜਾਣ ਵਾਲਾ ਬੰਦਾ ਹੈ ਮੰਦਰਾਂ ਜਾਣ ਵਾਲਾ ਬੰਦਾ ਹੈ وہ کدی واسطے بغاوت بغاوت کی کی کی کی کی گل گل گل گل گل نہیں نہیں نہیں کرے گا تو ہے ہے ہے ہے کوئی ترقی ترقی یہ یہ گریز گرہن بھی تاری بلاک ہو جائے گی لوگوں لوگوں کے کے پھیل جان گیا من دکھی ہو جان گے تو لوگوں کی روح جی ہو جائے گی تو جو روح جاگی تو کمرہ آن کا بھی فائدہ ہے تو نویا کے آن کا بھی فائدہ ہے اور سارا گرو گرنتھ صاحب ਸਾਡੀ ਰੂਹ ਨੂੰ ਸਾਫ਼ ਕਰਨ ਵਾਸਤੇ ਹੀ ਬੋਲਿਆ ਗਿਆ ਸਾਰਾ ਕੁਰਾਨ ਸ਼ਰੀਫ ਸਾਡੀ ਰੂਹ ਨੂੰ ਸਾਫ਼ ਕਰਨ ਕਰਕੇ ਹੀ ਬੋਲਿਆ ਗਿਆ ਆ ਸਾਰੀ ਗੀਤਾ ਰਮੈਨ ਇਹ ਸਾਰੀਆਂ ਬੋਲੀਆਂ ਗਈਆਂ ਸਾਡੀ ਰੂਹ ਨੂੰ ਸਾਫ਼ ਕਰਨ ਵਾਸਤੇ ਤੇ ਬਾਈਬਲ ਵੀ ਇਸੇ ਕਰਕੇ ਸਾਰੀ ਬੋਲੀ ਦੀ ਰੂਹ ਸਾਫ਼ ਰੱਖੋ ਤੇ ਅਸੀਂ ਕਿਉਂ ਨਹੀਂ ਰੱਖਦੇ ਔਰਾਂ ਵੀ ਇਹ ਬਣਿਆ ਸਾਰਾ ਜਿਹੜਾ ਜੁਤੀਆਂ ਦਾ ਕਿਤਾਬ ਹੈ ਉਹਦੇ ਵਿੱਚ ਰੂਹ ਨੂੰ ਸਾਫ਼ ਕਰਨ ਵਾਸਤੇ ਹਰ ਵੇਲੇ ਬੋਲੇ ਬੋਲੇ ਬੋਲੇ ਪਰ ਕਿਉਂ ਅੱਜ ਸਾਡੀਆਂ ਕਿਤਾਬਾਂ ਸਾਡਾ ਗੁਰੂ ਗ੍ਰੰਥ ਸਾਹਿਬ ਗੀਤਾ ਰਮਨ ਸਭ ਆਸ ਵਿੱਚ ਜਾਂਦੇ ਨੇ ਕਿ ਇਹ ਬੰਦੇ ਸਾਨੂੰ ਨਹੀਂ ਪਤਾ ਕਿ ਸਾਡੇ ਬਰਖਲਾ ਵਗਾਰ ਕਰਨਗੇ ਸਾਡੀਆਂ ਕੁਰਬਾਨੀਆਂ ਨੂੰ ਫੁੱਟੇ ਮਾਰਨਗੇ ਅੱਜ ਸੋਚ ਲਓ ਕਿ ਤੁਸੀਂ ਇਹ ਨਹੀਂ ਕਿ ਬੱਚਿਆਂ ਨਾਲ ਲੜਾਈਆਂ ਕਰ ਰਹੇ ਨੇ ਤੁਸੀਂ ਪਕੰਬਰਾਂ ਦੀਆਂ ਵਾਚਾਂ ਨੂੰ ਪਕੰਬਰਾਂ ਦੀਆਂ ਵਿਚਰਾਂ ਨੂੰ ਪਕੰਬਰਾਂ ਦੀਆਂ ਵਈਆਂ ਨੂੰ ਤੁਸੀਂ ਕਹਿਣ ਕੀਤੀ ਬੈਠੇ ਜੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਆਰ ਨਾਲ ਬੜੀ ਮੁਹੱਬਤ ਨਾਲ ਤੇ ਬੜੀ ਜੁਰਤ ਨਾਲ ਤੇ ਬੜੀ ਸਿਆਈ ਨਾਲ ਇਹਦੇ ਨਤੀਜੇ ਤੁਸੀਂ ਜੋਰ ਨਿਕਲਨੇ ਨੇ ਵੇਖੋਗੇ ਤੁਹਾਨੂੰ ਚੰਗੇ ਉਦੋਂ ਨਹੀਂ ਲੱਗਣਗੇ ਅੱਜ ਬਚ ਜਾਓ ਸਾਰੇ ਬਚ ਜਾਓ ਅੱਜ ਅਜੇ ਟਾਈਮ ਹੈ ਬਚਣ ਦਾ ਬਹਿ ਕੇ ਪਿਆਰ ਦੀ ਗੱਲ ਕਰੋ ਸੁਲਾ ਸਫਾਈ ਦੀ ਗੱਲ ਕਰੋ ਮੁਹੱਬਤ ਦੀ ਗੱਲ ਕਰੋ ਰਹਿਮਤ ਦੀ ਗੱਲ ਕਰੋ ਆਓ ਬੱਚੇ ਸਾਰੇ ਪਰ ਆਪਦੇ ਕਮਰਾ ਵੱਲੇ ਚੱਲੋ ਤੇ ਜਾਂ ਤੁਸੀਂ ਮਸੀਕਾਂ ਨੂੰ ਵੀ ਜੰਦੇ ਮਾਰ ਦਿਓ ਦੂਜਿਆਂ ਨੂੰ ਵੀ ਜਾਂਦੇ ਮਾਰ ਦਿਓ ਗੁਰਦੁਆਰੇ ਨੂੰ ਵੀ ਜਾਂਦੇ ਨੇ ਅਸੀਂ ਉਹਨਾਂ ਨੂੰ ਚੈਲੰਜ ਨਹੀਂ ਕਰਨ ਆਏ ਤੇ ਜੇ ਦਰਵਾਜ਼ੇ ਖੋਲਣੇ ਤਾਂ ਉਹਨਾਂ ਦਾ ਹੁਕਮ ਮੰਨ ਲਓ ਸਭ ਹੁਕਮ ਮੰਨ ਲਓ ਕਿਉਂ ਗਿਰਜਾ ਕਦੀ ਇਹ ਸਿੱਖਿਆ ਨਹੀਂ ਦੇਗਾ ਵਿਗਾਵਤ ਕਰੋ ਮਸਜਿਦ ਕਦੇ ਤੁਹਾਨੂੰ ਯਾਦ ਨਹੀਂ ਦੇਗੀ ਵਿਗਾਵਤ ਕਰੋ ਗੁਰਦੁਆਰਾ ਕਦੇ ਯਾਦ ਨਹੀਂ ਦੇਗਾ ਵਿਗਾਵਤ ਕਰੋ ਅਸੀਂ ਸਾਰੇ ਵਿਗਾਵਤ ਤੇ ਲੱਗੇ ਹਾਂ ਅੱਜ ਗੁਰੂ ਦਾ ਤੇ ਸਿੱਖ ਦੀ ਲੜਾਈ ਹੋ ਰਹੀ ਸਾਰੇ ਵਿਸ਼ਵ ਇਸ ਕਰਕੇ ਸੰਭਲੋ ਸੰਭਲੋ ਹਰ ਵੇਲੇ ਅਜੇ ਕੁਛ ਨਹੀਂ ਵਿਗੜਿਆ ਤੋਵਾ ਕਰਕੇ ਇੱਕਦਮ ਇਕੱਠੇ ਹੋ ਜਾਓ ਸਾਰੇ ਇਕੱਠੇ ਹੋਣ ਦੇ ਨਾਲ ਹੀ ਤੁਹਾਨੂੰ ਫਾਇਦਾ ਨਿਕਲੇਗਾ ਪਰ ਅੱਜ ਜਿਹੜਾ ਬੰਦਾ ਆਪਦੇ ਆਪ ਨੂੰ ਵੱਡਾ ਸਮਝਦਾ ਹੈ ਜੇ ਅਹੰਕਾਰ ਕਰਦਾ ਤਾਂ ਛੋਟਾ ਹੋ ਜਾਂਦਾ ਜੇ ਕੋਈ ਖਰਾਬ ਕੰਮ ਕਰਦਾ ਤਾਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਪਰ ਬੱਚੋ ਅੱਜ ਉਹਨਾਂ ਲੋਕਾਂ ਦੇ ਇਤਿਹਾਸ ਅਸੀਂ ਪੜ੍ਹਦੇ ਹਾਂ ਜਿਨ੍ਹਾਂ ਲੋਕਾਂ ਨੇ ਸਾਨੂੰ ਪੀਸ ਦਿੱਤੀ ਸਾਨੂੰ ਗਿਆਨ ਦਿੱਤਾ ਸਾਡੀ ਰੂਹਾਂ ਨੂੰ ਆਜ਼ਾਦੀਆਂ ਦਿੱਤੀਆਂ ਸਾਨੂੰ ਖਾਣ ਪੀਣ ਦੱਸਿਆ ਸਾਨੂੰ ਵਰਕ ਸਿਖਾਇਆ ਅਸੀਂ ਅੱਜ ਚੈਨ ਕਰਤਾ ਬਚੋ ਹਰ ਵੇਲੇ ਬਚੋ ਤੇ ਮੈਂ ਤਾਂ ਬੜੀ ਉੱਚੀ ਆਵਾਜ਼ ਨਾਲ ਹੁਕਾ ਦੇ ਕੇ ਕਹਿ ਰਿਹਾ ਕਿ ਇਹਨਾਂ ਨਤੀਜਾ ਜਿਹੜਾ ਨਿਕਲਣਾ ਤੁਹਾਨੂੰ ਨਹੀਂ ਪਤਾ ਪਰ ਆਓ ਸਾਰੇ ਬਹਿ ਕੇ ਸੋਚੋ ਨਤੀਜੇ ਨੂੰ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਸੁਲਾ ਸਫਾਈ ਨਾਲ ਨਿਸ਼ਚਿਤ ਪਿਆਰ ਨਾਲ ਜੇ ਘਰ ਦੀ ਲੜਾਈ ਤੋਂ ਵੀ ਸੁਲਾ ਨਾਲ ਨਿਸ਼ਚਿਤੋ ਸੋਸਾਇਟੀ ਦੀ ਲੜਾਈ ਤੋਂ ਵੀ ਸੁਲਾ ਕਰ ਲਓ ਮੁਲਕਾਂ ਦੀ ਲੜਾਈ ਤੋਂ ਵੀ ਸੁਲਾ ਕਰ ਲਓ ਪਰ ਵਿੱਚੋਂ ਕੁਝ ਨਾ ਕੋਈ ਢੇਲ ਪੈਂਦਾ ਪਿਆਰ ਦੇ ਨਾਲ ਕਰੋੜ ਦੇ ਨਾਲ ਨਾ ਹੁੰਦਾ ਕਿ ਦੱਸਿਆ ਗਿਆ ਕਰੋੜ ਦੇ ਨਾਲ ਵੀ ਕੱਟ ਗਿਆ ਹੈ ਕਿ ਕਰੋੜ ਨਹੀਂ ਅੰਦਰ ਧਰਮ ਦਾ ਨਾਸ ਧਰਮ ਦਾ ਨਾਸ ਹੋ ਜਾਂਦਾ ਤਾਂ ਕਰੋੜ ਆਉਂਦਾ ਹੈ ਜੋ ਸਾਰੇ ਇਸ ਚੀਜ਼ ਤੇ ਜੋੜ ਦੇ ਕੇ ਤੇ ਮਾਰਸ ਦੀ ਜਾਤ ਕਦੇ ਕੋਈ ਪਛਾਣ ਉਹ ਦੇ ਤਸਪੂਰ ਨੇ ਪਾਈਏ ਤੇ ਮਾਨਸ ਦੀ ਜਾਤ ਨੂੰ ਇਨਸਾਨ ਸਮਝ ਕੇ ਪਿਆਰ ਕਰੋ ਇਨਸਾਨ ਸਮਝ ਕੇ ਸੇਵਾ ਕਰੋ ਅਰਥਾਂ ਸਮਝ ਕੇ ਜੀਆਂ ਨੂੰ ਕਰੋ ਅਰਥਾਂ ਸਮਝ ਕੇ ਮਹਿਮਾਨ ਬਾਜ਼ੀਆਂ ਕਰੋ ਪਿਆਰ ਕਰਕੇ ਲੜਾਈ ਚੰਗੀ ਸੀ ਕਦੀ ਨਹੀਂ ਹੋਈ ਪਿਆਰ ਕਰੋ ਆਓ ਸਾਰੇ ਮੁਹੱਬਤ ਕਰੀਏ ਆਓ ਸਾਰੇ ਪਿਆਰ ਕਰੀਏ ਜਿਵੇਂ ਅਸੀਂ ਹਰ ਵੇਲੇ ਕਹਿੰਦੇ ਆ ਧਰਮ ਇੱਕ ਕਰੀਏ ਧਰਮ ਇੱਕ ਹੈ ਹੀ ਪਰ ਅਸੀਂ ਲੈਦਾ ਲੈਦਾ ਕਰਦੇ ਆਓ ਕਿ ਧਰਮ ਇਕੱਠਾ ਕਰੋ ਸਾਰੇ ਤੇ ਧਰਮ ਇੱਕ ਗਿਆਨ ਹੈ ਪਿਆਰ ਹੈ ਸੇਵਾ ਹੈ ਨਬੀ ਦੀ ਵੀ ਗੱਲ ਕਹੀ ਪਕੰਬਰਾਂ ਨੇ ਵੀ ਗੱਲ ਕਹੀ ਉਸ ਵੇਲੇ ਹਰ ਵੇਲੇ ਜੀਜਸ ਨੇ ਵੀ ਇਹ ਗੱਲ ਕਹੀ ਤੇ ਆਓ ਆਪਾਂ ਸਾਰਿਆਂ ਜੋ ਚੀਜ਼ ਤੇ ਜ਼ੋਰ ਦਿਓ ਜਿਹੜੀ ਚੀਜ਼ ਸਾਡੇ ਪਕੰਬਰ ਐਸੇ ਜਾਣੇ ਸਾਡਾ ਬਚਾਅ ਹੋ ਜਾਏਗਾ ਸਾਡਾ ਇੰਨਾ ਬਚਾਅ ਹੋਏਗਾ ਅਸੀਂ ਇੱਕ ਮੁਲਕ ਪੀਸ ਵਾਲੇ ਹੋ ਜਾਾਂਗੇ ਤਰੱਕੀ ਵਾਲੇ ਹੋ ਜਾਾਂਗੇ ਪਿਆਰ ਵਾਲੇ ਹੋ ਜਾਾਂਗੇ ਆਓ ਸਾਰੇ ਪਿਆਰ ਕਰਕੇ ਤੇ ਗੁਆਂਢੀ ਨੂੰ ਕਿਉਂ ਤਕਲੀਫ ਦੇਣੀ ਇਸ ਕਰਕੇ ਹਰ ਵੇਲੇ ਜੇ ਪੜੋਸੀ ਦੇ ਨਾਲ ਪਿਆਰ ਕਰੋ ਇਹ ਕਿਉਂ ਨਵੀਂ ਦੀ ਗੱਲ ਹੈ ਪਕੰਬਰ ਦੀ ਗੱਲ ਹੈ ਇਹ ਉਸ ਵੇਲੇ ਮਸਾਏ ਦੀ ਗੱਲ ਹੈ ਮੇਰੀ ਗੱਲ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਦੀ ਗੱਲ ਹੈ ਜੀਸਸ ਦੀ ਗੱਲ ਹੈ ਜਿਹੜੀ ਕਹਿ ਰਿਹਾ ਤੁਹਾਨੂੰ ਮੈਂ ਤੇ ਹਜ਼ਰਤ ਮੁਹੰਮਦ ਸਾਹਿਬ ਦਾ ਪ੍ਰਮਾਣ ਹੈ ਜਿਹੜਾ ਮੈਂ ਤੁਹਾਨੂੰ ਸੁਣਾ ਰਿਹਾ ਪਰ ਆਓ ਸਾਰੇ ਮੰਨ ਲਈਏ ਕਿਉਂ ਅਸੀਂ ਇਹਨਾਂ ਗੱਲਾਂ 'ਚ ਨਾ ਪਈਏ ਕਿ ਮੈਂ ਤਗੜਾ ਦੂਜਾ ਤਗੜਾ ਹੈ ਤੀਜਾ ਤਗੜਾ ਤਗੜੇ ਸਾਰੇ ਆਪਾਂ ਨਹੀਂ ਤਗੜਾ ਰਾਤੀ ਉਹਦੇ ਨਾਲ ਪਿਆਰ ਕਰੋ ਤੇ ਸਾਰੇ ਉਸ ਸਚਾਈ ਦੀ ਤਕੜਾਈ ਲਾਓ ਉਹ ਰਹਿਮਤ ਲੋ ਤਗੜੇ ਹੋਣ ਵਾਲੇ ਤਗੜਾ ਕੌਣ ਹੈ ਜਿੰਨੇ ਅੰਦਰ ਸੱਚ ਦਾ ਤਾਣ ਹੈ ਪਿਆਰ ਦਾ ਤਾਣ ਹੈ ਨਿਰਦਾ ਦਾ ਤਾਣ ਹੈ ਸੇਵਾ ਦਾ ਤਾਣ ਹੈ ਆਓ ਉਹ ਸਾਰੇ ਆਪਾਂ ਤਾਂ ਲਈਏ ਆ ਗੱਲਾਂ ਛੱਡ ਦਈਏ ਮੈਂ ਤਗੜਾ ਨਹੀਂ ਦੂਜਾ ਮਾੜਾ ਕੋਈ ਤਗੜਾ ਨਹੀਂ ਕੋਈ ਮਾੜਾ ਨਹੀਂ ਇਹਨਾਂ ਗੱਲਾਂ ਨੂੰ ਛੱਡ ਦਿਓ ਕਿ ਪਕੰਬਰਾਂ ਨੇ ਇਸੇ ਕਰਕੇ ਸਾਡੇ ਵਾਸਤੇ ਛੇਡੀਆਂ ਦਿੱਤੀਆਂ ਪਰਵਾਨੀਆਂ ਦਿੱਤੀਆਂ ਪਰਿਵਾਰ ਸਾਰੇ ਸ਼ਹੀਦ ਕਰਾਏ ਇਸ ਗੱਲ ਨੂੰ ਕਹਿਣ ਵਾਸਤੇ ਕਿ ਵੱਡਾ ਉਹ ਹੀ ਜਿਹੜਾ ਰੱਬ ਨਾਲ ਪਿਆਰ ਕਰਦਾ ਹੈ ਰੱਬ ਦੀ ਕਾਹਨਾਤ ਨਾਲ ਪਿਆਰ ਕਰਦਾ ਹੈ ਰੱਬ ਦੀ ਹਰ ਚੀਜ਼ ਦੇ ਨਾਲ ਮੁਹੱਬਤ ਕਰਦਾ ਉਹ ਵੱਡਾ ਬੰਦਾ ਆ ਉਹ ਵੱਡੇ ਬੰਦੇ ਬਣੀਏ ਸਾਰੇ ਆਪਾਂ ਪੈਸੇ ਨੂੰ ਵੱਡਾ ਨਾ ਬਣਾਈਏ ਵੱਡੇ ਘਰਾਂ ਨੂੰ ਵੱਡਾ ਨਾ ਬਣਾਈਏ ਵੱਡੇ ਕੋਠੀਆਂ ਨੂੰ ਵੱਡਾ ਨਾ ਬਣਾਈਏ ਵੱਡਾ ਪਿਆਰ ਬਣਾ ਲਓ ਅੱਜ ਪਿਆਰ ਦੀ ਲੋੜ ਘਰ ਵੀ ਹੈ ਤਾਰਾ ਵੀ ਹੈ ਪਟੀਸ਼ਨਾਂ ਵੀ ਹੈ ਪਰ ਪਿਆਰ ਚਲਾ ਗਿਆ ਉਹ ਪਿਆਰ ਲਿਆਈਏ ਸਾਰੇ ਇਕੱਠੇ ਹੋ ਕੇ ਅੱਜ ਪਿਆਰ ਦੀ ਬਹੁਤ ਹੀ ਜ਼ਰੂਰਤ ਹੈ ਸਾਡੇ ਮੁਲਕਾਂ ਸਾਡੇ ਘਰਾਂ ਹਰ ਜਗ੍ਹਾ ਦੇ ਚੱਗ ਲੱਗੀ ਹੋਈ ਹੈ ਕਿਉਂ ਮਨ ਕਟਰੋਲ ਕਰੋ ਮਨ ਕਟਰੋਲ ਕਰੋ ਜੀ ਮਹਾਰਾਜ ਜੀ ਦੇ ਮਨ ਵਿੱਚ ਆਵੇ ਨਾਨਕਾ ਪੂਰਨ ਕਿਰਪਾ ਹੋਏ ਮਨ ਜਿੱਤੇ ਜਗ ਜੀਤਾ ਆਪਾਂ ਮਨ ਤੇ ਜੇ ਕਰੀਏ ਸਾਰੇ ਸੰਸਾਰ ਤੇ ਵਿਜੇ ਹੋ ਜਾਏਗੀ ਕਿਉਂ ਜਦੋਂ ਮਨ ਚ ਜੀ ਆਉਂਦੀ ਫਿਰ ਸਭ ਜਾਗਾ ਦੇ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਤੇ ਗੋਬਿੰਦ ਹਰ ਜਾਗਾ ਦੇ ਵਿੱਚ ਤੁਹਾਨੂੰ ਰੋਜ਼ੀ ਦੇ ਰਿਹਾ ਹੈ ਹਰ ਜਾਗਾ ਤੁਹਾਡੇ ਪ੍ਰਾਣਾਂ ਦਾ ਆਧਾਰ ਕਰ ਰਿਹਾ ਹੈ ਤੁਹਾਡੇ ਦਿਮਾਗ ਦੇ ਉੱਤੇ ਮਿਹਰ ਕਰ ਰਿਹਾ ਹੈ ਪਰ ਲੈ ਲੋ ਦੀ ਦੇਰ ਅੱਜ ਮੇਰ ਸੱਟ ਰਿਹਾ ਪਰ ਅਸੀਂ ਲੈ ਨਹੀਂ ਰਹੇ ਅਸੀਂ ਪਾਲ ਦੀਆਂ ਬਾੜੀਆਂ ਬੰਦ ਕਰ ਦਿੱਤੀਆਂ ਨੇ ਸਾਰੇ ਦਰਵਾਜ਼ੇ ਖੋਲ ਦਿਓ ਤੇ ਮਨ ਨੂੰ ਕਲੀਨ ਕਰੋ ਜਿਹੜੇ ਮਨ ਦੇ ਉੱਤੇ ਉਹਦਾ ਨੂਰ ਪਾਇਆ ਉਹਦਾ ਗਿਆਨ ਪਾਇਆ ਉਹਦੀਆਂ ਰਹਿਤਾਂ ਪਾਇਆ ਉਹਦੀਆਂ ਮਿਹਰਾਂ ਪਾਇਆ ਇਸ ਕਰਕੇ ਮੈਂ ਸਾਰਿਆਂ ਅੱਜ ਅਪੀਲ ਕਰਾਂਗਾ ਕਿ ਸਾਰੇ ਹੀ ਉਸ ਚੀਜ਼ ਨੂੰ ਆਪਾਂ ਲੈ ਲਈਏ ਜਿਹੜੀਆਂ ਸਾਡੇ ਗੁਰੂਆਂ ਨੇ ਬੜਿਆ ਪਕੰਬਰਾਂ ਨੇ ਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਹੈ ਤਾਂ ਫਿਰ ਪਿਆਰ ਕਰੋ ਜੇ ਗੀਤਾ ਨੂੰ ਪੜਨਾ ਤੇ ਪਿਆਰ ਕਰੋ ਰਮਾਇਣ ਪੜ੍ਹਨੀ ਤੇ ਪਿਆਰ ਵੀ ਨਾਲ ਕਰੋ ਤੇ ਜੇ ਇਕਰਾਰ ਸ਼ਰੀਫ ਦੀ ਇਬਾਦਤ ਕਰਨੀ ਹੈ ਤੇ ਨਾਲ ਮੁਹੱਬਤ ਵੀ ਕਰੋ ਕਿਉਂ ਮੈਂ ਕੋ ਕਿਸੇ ਨੂੰ ਕਹਿਜ ਨਹੀਂ ਕਰ ਰਿਹਾ ਮੈਂ ਤੁਹਾਨੂੰ ਉਹ ਗੱਲ ਕਹਿ ਰਿਹਾ ਜਿਹੜੀਆਂ ਸਾਡੇ ਨਬੀਆਂ ਨੇ ਪੈਗੰਬਰਾਂ ਨੇ ਮਸਾਇਆ ਨੇ ਕਈਆਂ ਨੇ ਮੈਂ ਉਹ ਚੀਜ਼ ਨੂੰ ਰਿਪੀਟ ਕਰ ਰਿਹਾ ਮੇਰੀ ਕੋਈ ਆਪਦੀ ਚੀਜ਼ ਨਹੀਂ ਕਿ ਮੈਂ ਤਾਂ ਹਰ ਵੇਲੇ ਰੱਬ ਤੇ ਫਰਿਆਦ ਕਰਦਾ ਰਹਿਣਾ ਕਿ ਮੇਰੇ ਮਨ ਦੇ ਅੰਦਰ ਆਪ ਦਾ ਪਿਆਰ ਦਿੰਦਾ ਰਹੋ ਸਾਰੇ ਸੰਸਾਰ ਤੋਂ ਵੀ ਆਪਦਾ ਪਿਆਰ ਦਿੰਦਾ ਰੋ ਰੱਬ ਦੇ ਘਰ ਦੇ ਵਿੱਚ ਇੰਨਾ ਵੱਡਾ ਪਿਆਰ ਹੈ ਜਿਵੇਂ ਇੱਕ ਸਮੁੰਦਰ ਦੇ ਵਿੱਚੋਂ ਕੋਈ ਜਾਨਵਰ ਚੁੰਝ ਭਰ ਲੈਂਦਾ ਹੈ ਤੇ ਜੇ ਆਪਾਂ ਸਾਰਾ ਸੰਸਾਰ ਉਹਦਾ ਪਿਆਰ ਲੈ ਲਾਂਗੇ ਤੇ ਇੰਨਾ ਕਿ ਉਹਦੀ ਰੀਵ ਟੁੱਟੇਗੀ ਜਿਵੇਂ ਵਿੱਚੋਂ ਭਰ ਲੈਂਦਾ ਸਮੁੰਦਰ ਚੋਂ ਤਾਂ ਇੰਨਾ ਪਿਆਰ ਦਾ ਫਲੱਡ ਵਗ ਰਿਹਾ ਹੈ ਪਰ ਬੜੀ ਹੈਰਾਨਗੀ ਦੀ ਗੱਲ ਹੈ ਸੀ ਸਮੁੰਦਰ ਤੇ ਬੈਠੇ ਹੋਏ ਵੀ ਅਸੀਂ ਕੋਈ ਸ਼ਾਂਤੀ 'ਚ ਨਹੀਂ ਬੈਠੇ ਹੋਏ ਕਿਉਂ ਅਸੀਂ ਸਮੁੰਦਰ ਵੱਲ ਵੇਖਦੇ ਹੀ ਹੈ ਪਰ ਇਸ ਕਰਕੇ ਸਾਡੇ ਪਰਿਵਾਰ ਦਾ ਸਾਡੇ ਅੰਦਰਲੇ ਪ੍ਰਾਣ ਦਾ ਸਾਡੀ ਸਰ ਚੀਜ਼ ਦਾ ਰੱਬ ਨੂੰ ਖਿਆਲ ਹੈ ਕਿਉਂ ਉਹ ਮਾਰੇ ਤੰਨੇ ਪਾਸਾ ਕਹਿੰਦੇ ਦੇਖ ਤਾਂ ਹੈ ਪਰ ਦੇਖ ਨਾ ਹਾਰਿਆਂ ਦਾ ਦਿੰਦਾ ਪਿਆ ਸਭ ਕੁਝ ਅਸੀਂ ਕੁਝ ਕੀਤਾ ਵੀ ਹੈ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦਿੰਦਾ ਦੇ ਲੈਂਦਾ ਸੱਟ ਪਿਆ ਦਾ ਦਿੰਦਾ ਹੀ ਪਿਆ ਤੇ ਜਿਸ ਨੇ ਕਿਹਾ ਅੰਦਰ ਦਿੱਲੀ ਆਉਂਦਾ ਇਹਨੂੰ ਕੌਣ ਖਰਾਬ ਦੇ ਰਿਹਾ ਹੈ ਆਂਦਾ ਕੌਣ ਇਹਨੂੰ ਦ੍ਰਿਸ਼ ਦੇ ਰਿਹਾ ਹੈ ਅੰਦਾ ਕਿਉਂ ਮੇਰੇ ਪਿਤਾ ਦੁੱਤੇ ਨੂੰ ਫੇਰ ਦੇ ਇਹਦਾ ਡਰੈਸ ਬੜਾ ਖੂਬਸੂਰਤ ਹੈ ਇਹਦੀ ਉਹਨੇ ਆਖਿਆ ਜਿਹੜੀ ਸਾਰੀ ਚੀਜ਼ ਹਰ ਖੂਬਸੂਰਤ ਹੈ ਦਿੱਤੀ ਤੇ ਅਜੇ ਤੋਂ ਸਾਹਿਬ ਵੀ ਕਿਹਾ ਜਿਹੜਾ ਦਰਸਤਾਂ ਦੀ ਪਾਲਣਾ ਕਰਦਾ ਹੈ ਸਰਦੀਆਂ ਦੀ ਪਾਲਣਾ ਕਰਦਾ ਹੈ ਅਸਮਾਨਾਂ ਦੀ ਪਾਲਣਾ ਕਰਦਾ ਹੈ ਅੰਦਾ ਕਿ ਕਤਰੇ ਦੇ ਵਿੱਚ ਇਹਨੇ ਖੂਬਸੂਰਤ ਇਨਸਾਨ ਪੈਦਾ ਕਰਦਾ ਉਹਦੀ ਬਾਤ ਕਰੋ ਉਹਦੀ ਬਾਤ ਕਰੋ ਪਰ ਆਂਦਾ ਰੂਹ ਨਾਲ ਕੰਡੇ ਲਾ ਦਿਓ پر ہر بندے نے روح دکے کنڈے لائے ہوئے کنڈے لاؤ آؤ سارے محبت والے چلیے سارے پیار والے چلیے سارے اس پیار والے چلیے جا گروپ سنگھ نے کیا ہے کہ ساتھ تو سن لو سب جن پریم کی اس دن ہی پر پاؤ جو پرماتما پاؤنا ہے کہ گرو گوبند سنگھ والا پیار لے لیے سارے جیزس والا پیار لے لیے سارے حضرت محمد صاحب کی محبت لے لیے سارے آپ کیوں لے والا ہو کے جذبات چاہے بیٹھے ہاں ਉਹ ਨਵੀ ਇਕੱਠੇ ਨੇ ਉਹਨਾਂ ਦਾ ਅੱਲਾ ਇਕੱਠਾ ਹੀ ਹੈ ਉਹਨਾਂ ਦਾ ਵਾਹਿਗੁਰੂ ਇਕੱਠਾ ਹੀ ਹੈ ਉਹਨਾਂ ਦਾ ਰਾਮ ਇਕੱਠਾ ਹੀ ਹੈ ਪਰ ਅਸੀਂ ਵਸਰਾ ਵਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਫੈਮਿਲੀ ਦੇ ਵਿੱਚ ਕੋਈ ਵਸਰੀ ਚੀਜ਼ ਨਹੀਂ ਹੋਏਗੀ ਉਹ ਤਕੰਬਰ ਹੀ ਰਹਿਣਗੇ ਤੇ ਉਹਨਾਂ ਦਾ ਪਿਤਾ ਹੀ ਰਹੇਗਾ ਉਹਨਾਂ ਦਾ ਪਰਮਾਤਮਾ ਹੀ ਰਹੇਗਾ ਉਹਨਾਂ ਦਾ ਰੱਬ ਹੀ ਰਹੇਗਾ ਤੇ ਅਸੀਂ ਆਪ ਦੇ ਆਪ ਦਾ ਨਿਸ਼ਾਨ ਨਾ ਕਰਕੇ ਛੁੱਟਿਓ ਅੰਦਰੋਂ ਸਾਰੇ ਤੇ ਸਾਰੇ ਮੈਂ ਇਹ ਅਪੀਲ ਕਰਾਂਗਾ ਸਾਰੇ ਮੁਲਕਾਂ ਦੇ ਅੱਗੇ ਸਾਰੀਆਂ ਸੋਸਾਇਟੀਆਂ ਦੇ ਅੱਗੇ ਸਾਰੇ ਮਾਫੀ ਮੰਗ ਲਓ ਤੋ ਮਾਫੀ ਇਹ ਨਹੀਂ ਕਿ ਮੇਰੇ ਕੋਲੋਂ ਮੰਗ ਲਓ ਮਾਫੀ ਕਿਤੇ ਕੋਲੋਂ ਮੰਗੋ ਆਪਦੇ ਪਿਤਾ ਦੇ ਕੋਲੋਂ ਆਪਦੇ ਮਸਾਇਦ ਦੇ ਕੋਲੋਂ ਆਪਦੇ ਨਬੀ ਦੇ ਕੋਲੋਂ ਆਪਦੇ ਮੁਕੰਮਰਾਂ ਦੇ ਕੋਲੋਂ ਮਾਫੀਆ ਮੰਗੋ ਕਿਉਂਕਿ ਉਹਨਾਂ ਤੋਂ ਬਹੁਤ ਸਾਨੂੰ ਰਹਿਮਤਾਂ ਦੇ ਜਿਹੜੀਆਂ ਪਿਆਰ ਵਾਲੀਆਂ ਰਹਿਮਤਾਂ ਨੇ ਮੁਹੱਬਤ ਵਾਲੀਆਂ ਰਹਿਮਤਾਂ ਨੇ ਸੇਵਾ ਭਾਵ ਵਾਲੀਆਂ ਰਹਿਮਤਾਂ ਨੇ ਉਹ ਰਹਿਮਤਾਂ ਲੈ ਲਈਓ ਦੇਣ ਨੂੰ ਪਿਆਰ ਬੈਠਾ ਅਸੀਂ ਲੈਣ ਨੂੰ ਪਿਆਰ ਨਹੀਂ ਇਸ ਕਰਕੇ ਮਹਾਰਾਜ ਦੇਰ ਕਰੋ ਬਖਸ਼ਿਸ਼ ਕਰੋ ਸਾਰੀ ਕਾਇਨਾਤ ਤੇ ਮਿਹਰ ਕਰੋ ਐਸਲੇ ਹਵਾ ਵੀ ਜਿਹੜੀ ਉਹ ਵੀ ਹੋ ਸਕਦਾ ਹੈ ਤੇ ਹਵਾ ਵੀ ਦੁਖੀ ਹੋਈ ਬੈਠੀ ਹੈ ਦਰਸਤ ਵੀ ਦੁਖੀ ਹੋਏ ਬੈਠੇ ਨੇ ਸਮੁੰਦਰ ਵੀ ਦੁਖੀ ਹੋਏ ਬੈਠੇ ਨੇ ਸਾਡੀਆਂ ਹਵਾ ਇਹਦੀਆਂ ਖਤਰਨਾਕ ਨੇ ਗਰੀਦੀਆਂ ਹਵਾ ਤੇ ਜਿਹੜੇ ਸਾਡੇ ਖਿਆਲ ਜਰੀਲੇ ਨੇ ਕ੍ਰਾਈਮ ਵਾਲੇ ਖਿਆਲ ਸਰੋਧ ਵਾਲੇ ਖਿਆਲ ਲੋਭ ਵਾਲੇ ਖਿਆਲ ਇਹਨਾਂ ਦੇ ਨਾਲ ਕੋਈ ਚੀਜ਼ ਖੁਸ਼ ਨਹੀਂ ਇਸ ਧਰਤੀ ਕੋਲੋਂ ਗਿਆਨ ਨਾਲ ਪੁੱਛੋ ਕਿ ਆਂਦੀ ਇਹ ਕੀ ਹੋ ਗਿਆ کو دھیان نال سون وی کی ہو گیا آسمان تو تو آدھے ہو گیا کیوں کیوں تھی کے حکم کی کر رہے تھے نہ کرو مارے فرمان کرتے ہیں گرمت من مت سارے وشو چ من مت گرمت نہیں رہی اچھی کہنے والے ہیں کرن والے نے سارے کرو اور ہر بندہ گردوارے جانا تو کیوں نہیں کرتا ہر بندہ جانا کیوں نہیں کرتا ਅਵਰ ਕਰੋ ਕੋਈ ਧਰਮ ਪੜਨ ਦੀ ਚੀਜ਼ ਨਹੀਂ ਕੋਈ ਧਰਮ ਮੱਥਾ ਟੇਕਣ ਦੀ ਚੀਜ਼ ਨਹੀਂ ਧਰਮ ਅਮਲ ਦੀ ਚੀਜ਼ ਹੈ ਆਓ ਸਾਰੇ ਅਮਲ ਕਰੀਏ ਜੀ ਮਹਾਰਾਜ ਨੇ ਕਿਹਾ ਹੈ ਸਾਤ ਸੀਲ ਚਲਾ ਸੁਲਤਾਨ ਆਂਦਾ ਹੈ ਕੀ ਫਰਜੇ ਜਲਾ ਮੈਨੇਜਮੈਂਟ ਦਾ ਹੱਟੇ ਲੋਕਾਂ ਵਾਸਤੇ ਦਇਆ ਕਰੇ ਲੋਕਾਂ ਵਾਸਤੇ ਰਹਿਮਤ ਕਰੇ ਲੋਕਾਂ ਨਾਲ ਪਿਆਰ ਕਰੇ ਲੋਕਾਂ ਦਾ ਰੋਜ਼ੀ ਦਾ ਪ੍ਰਬੰਧ ਕਰੇ ਲੋਕਾਂ ਨਾਲ ਪਿਆਰ ਕਰੇ ਆਪਦੇ ਲਾਡ ਸਾਰੇ ਠੀਕ ਰੱਖੋ ਤੇ ਗੁੱਸੇ 'ਚ ਨਾ ਆਓ ਕ੍ਰੋਧ ਛੱਡ ਦਿਓ ਕਰੋ ਧਰਮ ਦਾ ਨਾਸ਼ ਕਰੇਗਾ ਹੀ ਕਰੇਗਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੇ ਕਰੋ ਛੱਡੋ ਤੇ ਧਰਮ ਨੂੰ ਕੁੰਗਲ ਦਿਓ ਧਰਮ ਨੂੰ ਫੱਲ ਫੁੱਲਣ ਦਿਓ ਜਦੋਂ ਧਰਮ ਹਿਰਦਿਆਂ ਦੇ ਵਿੱਚ ਵਧੇ ਫੁੱਲੇਗਾ ਸਾਰੇ ਵਿਸ਼ਵ ਦੇ ਵਿੱਚ ਸ਼ਾਂਤੀ ਤੇ ਖੰਡ ਤੇ ਆਪਾਂ ਨੂੰ ਹਰ ਚੀਜ਼ ਦੇ ਵਿੱਚ ਜਾਇ ਹੋਏਗੀ ਹਰ ਚੀਜ਼ ਦੇ ਟੇਸਟ ਹੋਏਗਾ ਹਰ ਚੀਜ਼ ਦੇ ਵਿੱਚ ਆਪਣਾ ਹਰ ਚੀਜ਼ ਆਪਣੇ ਕੋਲ ਆ ਜਾਏਗੀ ਕਿਉਂ ਜਿਹੜੀ ਚੀਜ਼ ਅੱਜ ਹੈ ਨਹੀਂ ਤੇ ਸਭ ਲਿਆਓ ਆਪਦਾ ਟੇਕ ਠੀਕ ਕਰੋ ਆਪਦੀ ਜੈ ਠੀਕ ਕਰੋ ਇਸ ਕਰਕੇ ਹਰ ਵੇਲੇ ਚਾਰ ਕਰੋ ਰੱਬ ਸਾਡੇ ਵਾਸਤੇ ਰਹਿਮ ਦਾ ਬਣਦਾ ਜੀ ਲੈਦੇ ਕਿਉਂ ਨੇ ਕਿ ਸਾਰੇ ਅੰਦਰੋਂ ਲੈ ਲੋ ਸਭ ਕੁਝ ਉਹ ਮੀਂਹ ਪੈ ਰਿਹਾ ਹੁੰਦਾ ਰਹਿਮ ਨਾ ਕਿਉਂ ਨਹੀਂ ਲੈਂਦੇ ਤੇ ਲੋ ਸਾਰੇ ਹੰਕਾਰ ਛੱਡ ਦਿਓ ਹੋਮੇ ਛੱਡ ਦਿਓ ਆ ਕੋਈ ਚੀਜ਼ ਤੁਹਾਡੇ ਨਾਲ ਨਹੀਂ ਜਾਣੀ ਨਾ ਘਰ ਜਾਣੇ ਨੇ ਨਾ ਤੁਹਾਡੇ ਨਾਲ ਹੋਮੇ ਜਾਣਾ ਹੈ ਨਾ ਤੁਹਾਡੇ ਨਾਲ ਲਾਲਚ ਨੇ ਜਾਣਾ ਕੇਵਲ ਤੁਹਾਡੇ ਨਾਲ ਮੁਹੱਬਤ ਜਾਏਗੀ ਤੇ ਉਹਦਾ ਪਿਆਰ ਜਾਏਗਾ ਇਹ ਹਰ ਵੇਲੇ 24 ਕਹਦੇ ਸਾਡਾ ਸਾਥੀ ਇਹਨੇ ਸਾਨੂੰ ਕਦੀ ਸਾਡਾ ਸਾਥ ਨਹੀਂ ਛੱਡਣਾ ਕਦੀ ਸਾਡੇ ਨਾਲ ਵੱਖਰੇ ਨਹੀਂ ਹੋਣਾ ਕਿਉਂ ਨਾ ਵਿਛੋੜਿਆ ਵਿਛੜੇ ਤਾਂ ਮਰੇ ਨਾ ਆਏ ਨਾ ਜਾਏ ਇਹ ਜਦੋਂ ਅਸੀਂ ਚਲੇ ਜਾਵਾਂਗੇ ਉਹਦੇ ਵੀ ਨਾਲ ਜਾਏਗਾ ਜਦੋਂ ਬੈਠੇ ਉਹਦੇ ਵੀ ਸਾਡੇ ਨਾਲ ਬੈਠਾ ਹੈ ਤੇ ਕੋ ਰਹਿਮ ਤਾਂ ਲਓ ਬੜਾ ਮਿਹਰਬਾਨ ਹੈ ਬੜਾ ਬਖਸ਼ਣਾ ਹੈ ਬੜਾ ਦਇਆਵਾਨ ਹੈ ਤੇ ਮੈਂ ਤਾਂ ਬੜੇ ਪਿਆਰ ਨਾਲ ਬੜੇ ਆਦਰ ਨਾਲ ਉਹਦੀ ਰਹਿਮਤ ਦੇ ਨਾਲ ਉਹਦੀ ਅਰਦਾਸ ਦੇ ਨਾਲ ਜੋ ਮੈਨੂੰ ਰੱਬ ਨੇ ਗਿਆਨ ਦਿੱਤਾ ਹੈ ਜੋ ਮੈਨੂੰ ਰੱਬ ਨੇ ਬਲ ਦਿੱਤਾ ਹੈ ਉਸ ਕਲਗੀ ਕਰਨੇ ਮੇਰਾ ਕਲਗੀ ਕਰਦੇ ਜਿਹੜੇ ਹੁਕਮ ਨੇ ਉਹ ਤੁਹਾਨੂੰ ਸਾਰਿਆਂ ਨੂੰ ਸੁਣਾ ਰਿਹਾ ਪਰ ਗੁਰੂ ਗੋਬਿੰਦ ਸਿੰਘ ਦਾ ਇਹ ਸੁਨੇਹਾ ਹੈ ਜਿਸ ਦਾ ਇਹ ਸੁਨੇਹਾ ਹੈ ਮੁਹੰਮਦ ਸਾਹਿਬ ਦਾ ਇਹ ਸੁਨੇਹਾ ਹੈ ਕਿ ਆਹ ਸਾਰੇ ਆਪਾਂ ਅੱਜ ਉਹਨਾਂ ਸਿਨੇਹ ਦੇ ਉੱਤੇ ਦੀ ਇਹ ਬਹੁਤ ਸਹੀ ਗੱਲ ਕਹਿੰਦਾ ਹੈ ਆਪਾਂ ਸਾਰੇ ਭਾਵੇਂ ਆਪਾਂ ਮੱਝ ਬੱਕਰੇ ਬੱਕਰੇ ਬਣਾਈ ਬੈਠੇ ਆ ਪਰ ਆਪ ਸਾਰਾ ਪਿਆਰ ਇਕੱਠਾ ਕਰ ਲਈਏ ਆਪਾਂ ਸਾਰੀ ਇੱਕ ਸੇਵਾ ਇਕੱਠੀ ਕਰ ਲਈਏ ਤੇ ਆਓ ਸਾਰੇ ਪਿਆਰ ਕਰੀਏ ਤੇ ਪਿਆਰ ਕਰਕੇ ਮੂਠਾਂ ਦੇ ਵਿੱਚ ਵੀ ਪੀਸ ਲਿਆ ਕੇ ਘਰਾਂ ਵਿੱਚ ਵੀ ਪੀਸ ਲਿਆ ਕੇ ਸੋਸਾਇਟੀਆਂ ਵਿੱਚ ਵੀ ਪੀਸ ਲਿਆ ਕੇ ਇਸ ਕਰਕੇ ਰੱਬ ਮਿਹਰ ਕਰੇ ਕਿ ਜੋ ਕਿਹਾ ਉਹਦੇ ਤੇ ਅਮਲ ਹੋਵੇ ਮਹਾਰਾਜ ਮਿਹਰ ਕਰੋ ਇਹਨਾਂ ਸਾਰਿਆਂ ਤੇ ਮਿਹਰ ਕਰੋ ਮੇਰੇ ਤੇ ਵੀ ਮਿਹਰ ਕਰੋ ਅਸੀਂ ਸਾਰੇ ਇੱਕ ਪਿਤਾ ਇੱਕ ਦੇ ਹੰਬਾਰ ਅਸੀਂ ਸਾਰਿਆਂ ਨੂੰ ਪਿਤਾ ਮੰਨ ਲਈਏ ਕਿ ਉਹ ਪਰਮਾਤਮਾ ਜਿਹੜਾ ਤੇ ਸਾਰਾ ਹੀ ਪਰਿਵਾਰ ਬਣ ਕੇ ਅਸੀਂ ਰਾਮ ਨਾਲ ਚੱਲੀਏ ਜਿਹੜੇ ਪਰਿਵਾਰ ਦੇ ਵਿੱਚ ਲੜਾਈ ਹੋ ਜਾਏ ਪਰਿਵਾਰ ਦੇ ਵਿੱਚ ਨਫ਼ਰਤ ਹੋ ਜਾਏ ਉਹ ਪਿਤਾ ਦੀ ਖੁਸ਼ੀ ਚਲੀ ਜਾਂਦੀ ਹੈ ਕਿ ਆਪਾਂ ਇਸ ਕਰਕੇ ਪੈਦਾ ਨਹੀਂ ਹੋਏ ਕੋਈ ਜਿਹੜਾ ਸਾਡਾ ਰੋਹਾਨੀ ਪਿਤਾ ਉਹਨੂੰ ਨਾਰਾਜ਼ ਕਰਕੇ ਬੈਠ ਜਾਈਏ ਅਸੀਂ ਉਹਨੂੰ ਖੁਸ਼ੀ ਦੇਣੀ ਪਿਆਰ ਕਰਨਾ ਹੈ ਆਓ ਸਾਰੇ ਆਪਾਂ ਇਕੱਠੇ ਹੋਈਏ ਸਾਰਾ ਪਿਆਰ ਕਰੀਏ ਤੇ ਇਹ ਜਿਹੜੀਆਂ ਨਜ਼ਰ ਕਰਨ ਨੂੰ ਤਾਂ ਦੇ ਦੁਆਰਾ ਜੋ ਹਰ ਪਗੰਬਰ ਦੇ ਦੁਆਰਾ ਤੌਣ ਵਾਸਤੇ ਉਸ ਤੇ ਚੜ ਗਿਆ ਦੁਆਰਾ ਤੌਣ ਵਾਸਤੇ ਪਰਵਾਰ ਸ਼ਹੀਦ ਕਰਾਸ ਤੇ ਇਹ ਦੁਆਰਾ ਅਜੇ ਵੀ ਉੱਭਰ ਰਹੀਆਂ ਨੇ ਜੋ ਉੱਭਰ ਰਹੀਆਂ ਨੇ ਕਿ ਅਸੀਂ ਮਨਮਤ ਤੇ ਤੁੱਲ ਗਏ ਪਰ ਉਹਦੇ ਆਪ ਦੀ ਜੋ ਧਰਮ ਹੈ ਉਹਨੇ ਸਾਨੂੰ ਨਾਲ ਜੋੜਿਆ ਹੋਇਆ ਹੈ ਇਹ ਜੁੜ ਜਾਓ ਕੁਛ ਨਹੀਂ ਮਿਲ ਗਿਆਨ ਅੰਦਰ ਹੀ ਪਿਆ ਸੁੱਤਾ ਪਿਆ ਜਗਾਲ ਉਹ ਸਾਰੇ ਜਗਾਈਏ ਗਿਆਨ ਨੂੰ ਜਾਣ ਕਿਵੇਂ ਜਾਗੇਗਾ ਪ੍ਰੇਰ ਕਰਨ ਦੇ ਨਾਲ ਬਾਗਤ ਕਰਨ ਦੇ ਨਾਲ ਮੈਡੀਟੇਸ਼ਨ ਕਰਨ ਦੇ ਨਾਲ ਇਹਨੂੰ ਜਗਾਓ ਸਾਰੇ ਇਹਨੂੰ ਕਿਉਂ ਸਵਾ ਛੱਡਿਆ ਜੀ ਸ਼ੈਤਾਨ ਦੀ ਫੌਜ ਨੂੰ ਅੱਗੇ ਕੀਤਾ ਹੈ ਤੇ ਧਰਮ ਦੀ ਫੌਜ ਨੂੰ ਪਿੱਛੇ ਟਾਇਆ ਹੈ ਧਰਮ ਦੀ ਫੌਜ ਅੱਗੇ ਲਾਈਏ ਧਰਮ ਦੀ ਫੌਜ ਦੀ ਵਿਜੇ ਹਮੇਸ਼ਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੂਰਨ ਸੁੱਤੇ ਨਾਨਕਾ ਔਰ ਸੱਚ ਸਹੀ ਅੰਦਰ ਸੱਚ ਦੀ ਮੇਸ਼ਾ ਵਿਜੇ ਆ ਤੇ ਜਿਹੜੀ ਮਾੜਾ ਕਰਮੇ ਉਹਦੀ ਮੇਸ਼ਾ ਫਤਿਹ ਨਹੀਂ ਹੁੰਦੀ ਜੋ ਜਿਵੇਂ ਗੁਰੂ ਨਾਮੇ ਪਾਤਸ਼ਾਹ ਗਿਆ ਜੋ ਪਾਲੋ ਕੀਤੀ ਆਂਦੇ ਜਿਵੇਂ ਰੇਤ ਦੀਆਂ ਦੁਆਰਾ ਬਣੀਆਂ ਹੁੰਦੀਆਂ ਨੇ ਉਹਦੀ ਕੋਈ ਬੁਨਿਆਦ ਨਹੀਂ ਹੁੰਦੀ ਹਵਾ ਨਾਲ ਜੁੜ ਜਾਂਦੀ ਪਾਣੀ ਨਾਲ ਹੀ ਖਤਮ ਹੋ ਜਾਂਦੀ ਤੇ ਇਸ ਕਰਕੇ ਦੁਆਰ ਦੀਆਂ ਕੰਧਾਂ ਢਾਹ ਦੇ ਅੱਜ ਦੇ ਪਾਲੀਆਂ ਸ਼ੈਤਾਨ ਦੀ ਹੋਰ ਸ਼ੁਰੂ ਪਿਆ ਦੇ ਅੱਜ ਗਿਆਨ ਦੇ ਨਾਲ ਜਿਵੇਂ ਆਂਦਾ ਗਿਆਨ ਕੀ ਆਈ ਆਂਦੀ ਆਂਦਾ ਨੇਰੀ ਲਿਓ ਗਿਆਨ ਦੀ ਸ਼ੈਤਾਨ ਦੌੜ ਜਾਏ ਸ਼ੈਤਾਨ ਕੋਈ ਚੰਗੀ ਚੀਜ਼ ਨਹੀਂ ਇਹਨੇ ਪਗੰਬਰਾਂ ਨੂੰ ਵੀ ਥੋੜੀਆਂ ਤਕਲੀਫਾਂ ਦਿੱਤੀਆਂ ਪਰ ਪਕੰਬਰ ਇਹਨਾਂ ਦੇ ਉੱਤੇ ਵਿਜੇ ਪਾ ਗਏ ਇਹਦੇ ਮਸਾਇਆ ਨੂੰ ਵੀ ਥੋੜਾ ਜਿਹਾ ਮਹਿਸੂਸ ਕਰਿਆ ਵਿਜੇ ਪਾ ਗਿਆ ਉਹ ਤੇ ਕਰਕੇ ਪਕੰਬਰਾਂ ਨੇ ਵਿਜੇ ਪਾਈ ਸ਼ਤਾਨ ਤੇ ਤੇ ਸਾਨੂੰ ਉਸ ਸ਼ਤਾਨ ਤੇ ਵਿਜੇ ਪਾ ਕੇ ਤੇ ਰਹਿਮਤਾਂ ਦਿੱਤੀਆਂ ਨੇ ਤੇ ਅਸੀਂ ਸ਼ੈਤਾਨ ਨੂੰ ਫੇਰ ਰਾਜ ਪਾਗ ਨਾ ਸਾਮਣ ਦੇ ਆ ਸ਼ੈਤਾਨ ਸਾਰਾ ਕੁਝ ਕਰ ਰਿਹਾ ਜੋ ਕਰ ਰਿਹਾ ਬਚੋ ਬਚੋ ਇਹਦੇ ਤੋਂ ਕਿ ਕਰੋਧ ਆਉਂਦਾ ਤੇ ਪਿੱਛੇ ਚਲੇ ਗਏ ਸ਼ੈਤਾਨ ਆ ਗਿਆ ਕੱਢ ਦੇ ਨੂੰ ਮਾਰ ਕੇ ਜੇ ਕੋਈ ਕਰੋਧ ਦੇ ਨਾਲ ਜੋਸ਼ ਦੇ ਨਾਲ ਕ੍ਰੈਮ ਦੀ ਗੱਲ ਕਰਦਾ ਤਾਂ ਦੇ ਪਿੱਛੇ ਕਰਦਾ ਉਤਸ਼ਾਹ ਆ ਗਿਆ ਤੇ ਉਸ ਲਈ ਉਹਨੂੰ ਆਵਾਜ਼ ਮਾਰੋ ਜ਼ਿਲ੍ਹਾ ਬੜੀ ਰਹਿਮਤ ਦੇਣ ਵਾਲਾ ਹੈ ਪਿਆਰ ਕਰਨ ਵਾਲਾ ਹੈ ਬੁੱਧੀ ਨੂੰ ਜਾਗਰਤ ਦੇਣ ਵਾਲਾ ਹੈ ਅਕਰੋਧ ਦਾ ਨਾਸ਼ ਕਰਨ ਵਾਲਾ ਹੈ ਕ੍ਰੈਮ ਦਾ ਨਾਸ਼ ਕਰਨ ਵਾਲਾ ਹੈ ਦੋਸ਼ ਦਾ ਨਾਸ਼ ਕਰਨ ਵਾਲਾ ਹੈ ਆਓ ਅੱਜ ਸਾਰੇ ਉਹ ਜੀ ਨੂੰ ਪਿੱਛੇ ਢਾ ਕੇ ਧਰਮ ਨੂੰ ਅੱਗੇ ਲਿਆਈਏ ਤੇ ਧਰਮ ਵਿਜੇ ਵੀ ਗਿਆ ਵਿਜੇ ਵੀ ਗਿਆ ਖੁਸ਼ੀਆਂ ਪਿਆਰ ایسا کچھ ہوئے گا سو محسوس ہوئے گا کہ دنیا دنیا دنیا دنیا ہر ہر ویلے رہ رہے ہیں جی پیار کی ہے ہے ہے سیوا سانجی وارتا پر ایک نے درختوں بھی رب دسیا سمندر کی بھی رب دسیا ہردیا کی بھی رب دسیا ہوا کی بھی رب نسیا فلان کے ساری کان چ رب دسیا آؤ اج آپ سارے کٹھے ہو کے وہ اندر طاقت نو جاگت دیئے کلکی کار تو لئیے لئیے لئیے حضرت محمد صاحب تو تو جی جس سارے آپ آپ اپنے جڑے جڑے تھی کرمستان جانے تیار ہے بس ابھی نہیں اج کھول دیے ہو نے آپ کھڑکیاں ٹائٹ کر دیتی نے کہ اندر کوئی چیز جا ہی نہیں سکتی پر وڈے دروازے کھول دیو اج ان کی روشنی پہن دیو ان کا پیار پہن دیو ان کی محبت پہن دیو بھارے کھانا پینا اچھا ہو جائے گا ਤੁਹਾਡੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਆਉਂਦੇ ਨੇ ਕਿ ਜੇ ਕੋ ਧਾਰੇ ਵੈਰੀ ਨੀਤ ਤਾਂ ਕਾ ਨਿਰਮਲ ਨਹੀਂ ਸੀ ਆਦਾ ਜਿਹੜਾ ਇਸ ਕੀ ਲੱਗਿਆ ਵਰਾ ਦੁਸ਼ਮਣ ਹੈ ਵਰਾ ਮਿੱਤਰ ਹੈ ਉਹਦਾ ਮਨ ਕਦੀ ਪਵਿੱਤਰ ਨਹੀਂ ਹੋ ਸਕਦਾ ਉਹਦਾ ਮਨ ਕਦੀ ਪਿਆਰ ਵਾਲਾ ਨਹੀਂ ਹੋ ਸਕਦਾ ਆਓ ਅੱਜ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਆਪਣੀ ਰੂਹ ਨੂੰ ਸਾਫ਼ ਕਰ ਲਈਏ ਰੂਹ ਜਦੋਂ ਸਾਫ਼ ਹੋਏਗਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ कायनात ਦੇ ਵਿੱਚ ਉਹ ਮੈਂ ਦੱਸੇਗਾ ਹਜ਼ਰਤ ਸਾਹਿਬ ਨੇ ਜਿਹੜੀ ਮੁਹੱਬਤ ਕਹੀ ਉਹ ਸਾਰੀ ਕਾਇਨਾਤ ਵਿੱਚ ਦਿਸੇਗੀ ਜਿਹੜਾ ਜੀਸਸ ਨੇ ਪਿਤਾ ਦਾ ਪਿਆਰ ਕਿਹਾ ਸਾਰੀ ਕਾਇਨਾਤ ਵਿੱਚ ਦਿਸੇਗਾ ਪਰ ਆਓ ਰੂਹ ਸਾਫ਼ ਕਰੀਏ ਆਓ ਆਪਣੇ ਸਪਿਰਟ ਨੂੰ ਸਾਫ਼ ਕਰੋ ਜਿਹੜੀ ਹੋਲੀ ਸਪਿਰਟ ਨੂੰ ਅੰਦਰੋਂ ਧੋਰੋ ਧੋਰੋ ਦੇ ਨਾਲ ਦਾ ਪਿਆਰ ਦੇ ਨਾਲ ਅੰਦਰ ਜਿਹੜੀ ਹੋਲੀ ਸਪਿਰਟ ਉਹਦੇ ਨਾਲ ਆਪਦਾ ਮਨ ਸਾਫ਼ ਕਰ ਲਓ ਜਾਓ ਰੱਬ ਦੀਆਂ ਰਹਿਮਤਾਂ ਲਈਏ ਰੱਬ ਦੀਆਂ ਮਿਹਰਾਂ ਲਈਏ ਆਪਾਂ ਸਾਰੇ ਭੈਣ ਭਰਾ ਤੇ ਆਪਾਂ ਭੈਣ ਭਰਾ ਬਣ ਜਾਈਏ ਤਾਂ ਛੱਡ ਦਿਓ ਔਰ ਉਹ ਕਦੀ ਲਸ਼ਕਰ ਨਾ ਕਰੋ ਜਿੰਦੇ ਨਾਲ ਇਨਕਲਾਬ ਆਵੇ ਉਹ ਕਦੀ ਲਫ਼ਜ਼ ਨਾ ਬੋਲੋ ਜਿੰਨੇ ਨਾਲ ਅਸੀਂ ਵੱਖਰੇ ਹੋ ਜਾਈਏ ਉਹ ਕਦੀ ਲਫ਼ਜ਼ ਨਾ ਬੋਲੋ ਜਿੰਦੇ ਕਰੋਧ ਪੈਦਾ ਹੋਵੇ ਉਹ ਕਦੀ ਲਫ਼ਜ਼ ਨਾ ਬੋਲੋ ਜਿੰਨੇ ਚ ਨਫ਼ਰਤ ਪੈਦਾ ਹੋਵੇ ਉਹ ਕਦੀ ਲਫ਼ਜ਼ ਨਾ ਬੋਲੋ ਜਿੰਨੇ ਚ ਊਚ ਨੀਚ ਪੈਦਾ ਹੋ ਜਾਏ ਪਰ ਸਭ ਨੂੰ ਇੱਕੋ ਜਿਹਾ ਸਮਝੋ کہ جی مارا نے کیا سب سے سانجی وار پتایا کوئی نہ کسے پیرا جی گرو نانک صاحب کہتا ہے میرا رب میرا پتا ہر جگہ کا مالک ہر جگہ چ روشنی دین والا ہر ملک چ روشنی دین والا گرو کمیٹی نے کہہ دیتا رب نو کہ تیرا کو ملک نہیں تیرا کو استان نہیں تیرا کو تیرتھ نہیں کی ہے تو سر ویاپی ہے تریک مارا جانا ہے کی وہ نیرا بھی ہے ਉਹ ਚਾਨਣ ਵੀ ਏ ਉਹ ਝਗੜਾ ਵੀ ਏ ਉਹ ਸੁਲਾ ਵੀ ਏ ਪਰ ਆਪਾਂ ਸੁਲਾ ਦਾ ਰਸਤਾ ਅਪਣਾ ਲਈਏ ਜਿਹੜਾ ਸੁਲਾ ਦਾ ਰਸਤਾ ਅਪਣਾਓ ਤੇ ਸਾਰੇ ਝਗੜੇ ਟੁਗੜੇ ਛੱਡ ਕੇ ਤੇ ਰਹਿਮ ਤੇ ਲੈ ਲਈਏ ਸਾਰੀ ਰੱਬ ਦੀਆਂ ਮਿਹਰਾਂ ਰੱਬ ਦੀਆਂ ਬਖਸ਼ਾਂ ਰੱਬ ਦੀਆਂ ਦਇਆ ਆਓ ਅੱਜ ਆਪਾਂ ਸਾਰੇ ਉਹ ਦਰਵਾਜ਼ੇ ਖੜਕਾ ਜੋ ਜਿਹੜੇ ਪਕੰਬਰਾਂ ਨੇ ਆਪਾਂ ਨੂੰ ਕਹੇ ਹੋਏ ਨੇ ਉਹ ਦਰਵਾਜ਼ੇ ਆਪਣੇ ਅੰਦਰ ਹੀ ਨੇ ਉਹ ਗਿਆਨ ਆਪਣੇ ਅੰਦਰ ਹੀ ਹੈ ਗਿਆਨਤਾ ਆਪਣੇ ਅੰਦਰ ਹੀ ਹੈ ਪਰ ਅੱਜ ਅਗਿਆਨਤਾ ਵਾਲੇ ਤਾਲੇ ਬੰਦ ਕਰ ਦਿਓ ਤੇ ਗਿਆਨ ਵਾਲੇ ਤਾਲੇ ਖੋਲ ਦਿਓ ਪਿਆਰ ਰਹਿਣ ਤਾਂ ਲਈਏ ਸਾਰੇ ਕਰੋਧ ਛੱਡ ਦਿਓ ਕਰੋਧ ਛੱਡੋ ਕੋਈ ਨਾਸ਼ ਕਰੇਗਾ ਕਰਮ ਦਾ ਵੀ ਤੇ ਇਨਸਾਨ ਦਾ ਵੀ ਤੇ ਕੋਈ ਫਾਇਦਾ ਨਹੀਂ ਹੋਏਗਾ ਕਰੋਧ ਦੇ ਨਾਲ ਮੁਲਕਾਂ ਦੇ ਨਿਸ਼ਕਾਨ ਹੋ ਜਾਣਗੇ ਬਿਮਾਰੀਆਂ ਪੈਦਾ ਹੋ ਜਾਣਗੀਆਂ ਲੋਕ ਭੁੱਖੇ ਮਰ ਜਾਣਗੇ ਦਵਾਈ ਨਹੀਂ ਮਿਲਣਗੀਆਂ ਆਓ ਆਪਾਂ ਰਸਤਾ ਲਈਏ ਜਿੰਨੇ ਨਾਲ ਲੋਕਾਂ ਦਾ ਇਲਾਜ ਵੀ ਹੋਏ ਲੋਕਾਂ ਨੂੰ ਪਿਆਰ ਵੀ ਮਿਲੇ ਲੋਕਾਂ ਦਾ ਮਨ ਵੀ ਸਾਫ਼ ਰਹੇ ਅਸੀਂ ਇੱਕ ਦੂਜੇ ਨੂੰ ਹਰ ਇੱਕ ਦੇ ਵਿੱਚ ਉਸ ਰੱਬ ਨੂੰ ਵੀ ਜਿਹੜਾ ਰੱਬ ਹੈ ਜਿਹਨੂੰ ਅਸੀਂ ਆਨੇ ਸਾਡੇ ਅੰਦਰ ਇੱਕ ਰੂਹ ਹੈ ਇੱਕ ਆਤਮਾ ਹੈ ਇੱਕ ਸਾਡੇ ਅੰਦਰ ਰੱਬ ਦਾ ਪਿਆਰ ਹੈ ਲੱਭ ਲੋ ਔਰ ਲੱਭਣਾ ਕਿ ਉਹ ਸਾਡੇ ਨਾਲ ਹੀ ਬੈਠਾ ਹੈ ਉਹਨੂੰ ਵੇਖੋ ਅੰਦਰ ਉਹ ਅੰਦਰ ਬੈਠਾ ਹੈ ਤੇ ਬਾਹਰ ਬਾਹਰ ਸਕਦੇ ਨੇ ਪਰ ਅੰਦਰ ਉਹ ਮੂੰਹ ਨਾਲ ਵੇਖੋ ਜਿਹੜਾ ਅੰਦਰਲਾ ਗਿਆਨ ਵਾਲਾ ਮੂੰਹ ਆਓ ਸਾਰੇ ਇਕੱਠੇ ਹੋਈਏ ਅਸੀਂ ਕਮਰਾਂ ਦੀ ਬਦਨਾਮੀਆਂ ਨਾ ਕਰਾਈਏ ਮਸਾਇਆ ਦੀ ਬਦਨਾਮੀ ਨਾ ਕਰਾਈਏ ਨਵੀ ਦੀ ਬਦਨਾਮੀ ਨਾ ਕਰਾਈਏ ਕਿਉਂ ਉਹਨਾਂ ਦੀ ਰਹਿਮਤਾਂ ਲਈਏ ਅਸੀਂ ਉਹਨੂੰ ਉਲਟ ਕੰਮ ਨਾ ਕਰੀਏ ਨਤੀਜੇ ਠੀਕ ਨਹੀਂ ਨਿਕਲਣਗੇ ਤੇ ਮੇਰੀ ਅਪੀਲ ਹੈ ਸਾਰਿਆਂ ਮੁਲਕਾਂ ਵਾਸਤੇ ਸਾਰੀਆਂ ਸੁਸਾਇਟੀਆਂ ਵਾਸਤੇ ਔਰ ਬੜੇ ਪਿਆਰ ਨਾਲ ਬੜੇ ਸਾਰਿਆਂ ਮਜਬਾਂ ਵਾਸਤੇ ਤੇ ਉਸ ਰੱਬ ਦੀ ਪ੍ਰੇਰ ਵਾਸਤੇ ਮੈਂ ਸਭ ਨੂੰ ਕਹਾਂਗਾ ਕਿ ਉਸ ਰੱਬ ਨੂੰ ਪਿਤਾ ਮੰਨ ਲਓ ਉਹਨਾਂ ਨਾਲ ਪਿਆਰ ਕਰ ਲਓ ਤੇ ਗੁਰੂ ਗੋਬਿੰਦ ਸਿੰਘ ਨੇ ਥਾਂ ਥਾਂ ਤੇ ਥਾਂ ਥਾਂ ਤੇ ਬੌਂਦਰੀਆਂ ਖਤਮ ਕੀਤੀਆਂ ਜਿਸ ਨੇ ਥਾਂ ਥਾਂ ਦੇ ਬੌਂਦਰੀਆਂ ਖਤਮ ਕੀਤੀਆਂ ਅਜਰ ਤੋਂ ਸਾਹਿਬ ਦੇ ਥਾਂ ਥਾਂ ਦੇ ਬੌਂਦਰੀਆਂ ਖਤਮ ਕਰਦੇ ਰਹੇ ਤੇ ਅਸੀਂ ਕਿਉਂ ਉਹਨਾਂ ਦੇ ਬਰਖਲਾਫ ਚੱਲਨੇ ਆ ਨਾ ਚੱਲੋ ਛੱਡ ਦਿਓ ਛੱਡ ਦਿਓ ਅੱਜ ਦੇ ਸਾਰੇ ਤੋਬਾ ਕਰ ਦਿਓ ਤੇ ਬਖਸ਼ਾ ਲਓ ਪਛਤਾਵਾ ਕਰ ਲਓ ਕਿ ਮਾਰੇ ਦੇਰ ਕਰੋ ਸਾਨੂੰ ਕਰੋ ਤੰਗ ਕਰਦਾ ਤਰੋਂ ਦੂਰ ਕਰੋ ਉਹ ਕਰੋ ਤੁਸੀਂ ਪਹਿਲੇ ਲਫ਼ਜ਼ ਵਰਤਿਆ ਸੀ ਕਿ ਖਾਲਸਾ ਕਰੋ ਤਿਆਗੀ ਕ੍ਰੋਧ ਆਇਆ ਤੇ ਧਰਮ ਦਾ ਨਾਸ ਹੋ ਗਿਆ ਇਸ ਕਰਕੇ ਛੱਡ ਦਿਓ ਛੱਡ ਦਿਓ ਕ੍ਰੋਧ ਧਰਮ ਲੈ ਲਓ ਪਿਆਰ ਲੈ ਲਓ ਗਿਆਨ ਲੈ ਲਓ ਜਾਓ ਅੱਜ ਸਾਰੇ ਆਪਾਂ ਇਕੱਠੇ ਹੋਈਏ ਤੇ ਭੈਣ ਭਰਾਵਾਂ ਨੂੰ ਰਹੀਏ ਸਾਡਾ ਪਿਤਾ ਵੀ ਖੁਸ਼ ਤੇ ਅਸੀਂ ਵੀ ਖੁਸ਼ ਤੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰਾ ਤੁਹਾਡੇ ਤੇ ਸਦਾ ਹੀ ਮੇਰਾ